ਪਰਮ ਸਤਕਾਰਯੋਗ ਸਾਧ ਸੰਗਤ ਜੀ ਸ੍ਰੀ ਸਤਿਗੁਰੂ ਜਗਜੀਤ ਸਿੰਘ ਦੀ ਰਜਾ ਅਨੁਸਾਰ ਅਤੇ ਅਪਾਰ ਬਖਸ਼ਿਸ਼ ਦੁਆਰਾ ਸ੍ਰੀ ਦਸਮ ਗ੍ਰੰਥ ਜੀ ਦੇ ਪਾਠ ਦੀ ਰਿਕਾਰਡਿੰਗ ਦਾ ਕੰਮ ਸਮਾਪਤ ਹੋਇਆ ਹੈ ਇਸ ਲਈ ਮੈਂ ਇਸ ਮਹਾਨ ਕੰਮ ਦੀ ਸੰਪੂਰਨਤਾ ਤੇ ਗਰੀਬ ਨਿਵਾਜ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦਾ ਕੋਟਾਨ ਕੋਟ ਧੰਨਵਾਦੀ ਹਾਂ ਮੈਂ ਆਪ ਜੀ ਨੂੰ ਸ੍ਰੀ ਦਸਮ ਗ੍ਰੰਥ ਦੇ ਸੰਬੰਧੀ ਕੁਝ ਬੇਨਤੀਆਂ ਕਰਨਾ ਚਾਹੁੰਦਾ ਹਾਂ ਇਹ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਤੁੱਤੀ ਕ੍ਰਿਤ ਹੈ ਜੋ ਅਕਾਲ ਪੁਰਖ ਦੇ ਸਰਗੁਣ ਅਤੇ ਨਿਰਗੁਣ ਰੂਪਾਂ ਦਾ ਗਿਆਨ ਕਰਾਉਂਦੀ ਹੈ ਪਰਮਾ ਵਹਿਮਾਂ ਵਿੱਚੋਂ ਕੱਢ ਕੇ ਸੱਚੇ ਅਤੇ ਸੁੱਚੇ ਜੀਵਨ ਦਾ ਮਾਰਗ ਪ੍ਰਦਰਸ਼ਨ ਕਰਦੀ ਹੈ ਇਸ ਦੇ ਨਾਲ ਵੀਰ ਰਸ ਸੰਸਾਰੀ ਗਿਆਨ ਅਤੇ ਰਾਜਨੀਤੀ ਦੇ ਮਾਰਗ ਦਾ ਇਸ ਦੇ ਪੜਿਆਂ ਹੀ ਪਤਾ ਲੱਗਦਾ ਹੈ ਅਧਿਆਤਮਿਕਤਾ ਅਤੇ ਸ਼ਾਂਤ ਰਸ ਦੀ ਪ੍ਰਾਪਤੀ ਹੁੰਦੀ ਹੈ ਸੰਸਾਰ ਵਿੱਚ ਮਨੁੱਖੀ ਜ਼ਿੰਦਗੀ ਨੂੰ ਇੱਜ਼ਤ ਨਾਲ ਗੁਜ਼ਾਰਨਾ ਹੈ ਇਸ ਤਰ੍ਹਾਂ ਦਾ ਜੀਵਨ ਬਤਾਉਣ ਲਈ ਵੀਰ ਰਸ ਜ਼ਰੂਰੀ ਹੈ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਕਥਨ ਅਨੁਸਾਰ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨ ਧਿਆਨ ਦੇ ਉਪਦੇਸ਼ ਅਨੁਸਾਰ ਜੇ ਕਿਸੇ ਨੂੰ ਡਰਾਉਣਾ ਧਰਮ ਨਹੀਂ ਤਾਂ ਡਰਨਾ ਵੀ ਧਰਮ ਨਹੀਂ ਹੈ ਇਸ ਤਰ੍ਹਾਂ ਦੇ ਜੀਵਨ ਲਈ ਕਲਗੀਧਰ ਪਾਤਸ਼ਾਹ ਨੇ ਇਸ ਆਪਣੀ ਕ੍ਰਿਤ ਵਿੱਚ ਸੇਧ ਦਿੱਤੀ ਹੈ ਦਸਮ ਗ੍ਰੰਥ ਵਿੱਚ ਕਈ ਥਾਵਾਂ ਤੇ ਰਾਗਾਂ ਵਿੱਚ ਬਾਣੀ ਉਚਾਰੀ ਅਤੇ ਬਾਕੀ ਛੰਦ ਦੋਹਰੇ ਚੌਪਈ ਸਵਈਏ ਅਤੇ ਕਵਿਤਾ ਆਦਿ ਜੋ ਕਿ ਪਿੰਗਲ ਦੇ ਅਨੁਸਾਰ ਮਾਤਰਾ ਦੇ ਚੌਥੇ ਹਿੱਸੇ ਦਾ ਵੀ ਵਾਧਾ ਘਾਟਾ ਨਹੀਂ ਹੋਣ ਦਿੱਤਾ ਇਸ ਵਿੱਚ ਅਨੇਕ ਪ੍ਰਕਾਰ ਦੇ ਛੰਦਾਂ ਰਾਹੀਂ ਆਪਣੇ ਸੱਚੇ ਸੱਚੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਹੈ ਗੁਰਬਾਣੀ ਦੀ ਸ਼ੁੱਧਤਾ ਅਤੇ ਅਸ਼ੁੱਧਤਾ ਉਚਾਰਨ ਦੇ ਗੁਣ ਅਤੇ ਦੋਸ਼ ਬਾਰੇ ਸ੍ਰੀ ਆਦ ਗ੍ਰੰਥ ਦੀ ਰਿਕਾਰਡਿੰਗ ਤੋਂ ਬਾਅਦ ਬੇਨਤੀ ਕਰ ਚੁੱਕਾ ਹਾਂ ਹੁਣ ਮੈਂ ਸ੍ਰੀ ਦਸਮ ਗ੍ਰੰਥ ਦੀ ਬਣਤਰ ਬਾਰੇ ਬੇਨਤੀ ਕਰਾਂ ਬੀੜਾਂ ਦੇ ਕਈ ਭੇਦ ਹਨ ਸਾਰੀਆਂ ਬੀੜਾਂ ਦੀ ਬਾਣੀ ਦੇ ਰਚਨਹਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ ਸਾਰੀਆਂ ਪ੍ਰਾਪਤ ਬੀੜਾਂ ਵਿੱਚ ਬਾਣੀਆਂ ਦਾ ਕ੍ਰਮ ਇੱਕੋ ਜਿਹਾ ਨਾ ਹੋਣਾ ਅਤੇ ਕੁਝ ਕੁ ਬੀੜਾਂ ਵਿੱਚ ਕਲਗੀਧਰ ਪਾਤਸ਼ਾਹ ਦੀ ਬਾਣੀ ਦਾ ਵੱਧ ਘੱਟ ਹੋਣ ਕਾਰਨ ਭੇਦ ਹੋ ਗਏ ਹਨ ਜਿਸ ਵਿੱਚੋਂ ਭਾਈ ਮਨੀ ਸਿੰਘ ਵਾਲੀ ਬੀੜ ਪਟਨਾ ਸਾਹਿਬ ਵਾਲੀ ਬੀੜ ਸੰਗਰੂਰ ਤੋਸ਼ਾਖਾਨੇ ਵਿੱਚ ਪਈ ਬੀੜ ਮੋਤੀ ਬਾਗ ਪਟਿਆਲਾ ਵਿੱਚ ਰੱਖੀ ਹੋਈ ਬੀੜ ਆਦ ਪ੍ਰਸਿੱਧ ਹਨ ਇਹਨਾਂ ਵਿੱਚ ਨਾ ਤਾਂ ਬਾਣੀਆਂ ਦੀ ਤਰਤੀਬ ਇੱਕੋ ਜਿਹੀ ਹੈ ਅਤੇ ਨਾ ਹੀ ਬਾਣੀਆਂ ਦੀ ਗਿਣਤੀ ਬਰਾਬਰ ਮਿਲਦੀ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਿਤ ਬਾਣੀ ਇਕੱਤਰ ਕਰਕੇ ਸਭ ਤੋਂ ਪਹਿਲਾਂ ਭਾਈ ਮਣੀ ਸਿੰਘ ਜੀ ਨੇ ਇਸ ਨੂੰ ਬੀੜ ਦਾ ਰੂਪ ਦਿੱਤਾ ਫਿਰ ਬਾਅਦ ਬਾਬਾ ਦੀਪ ਸਿੰਘ ਜੀ ਅਤੇ ਭਾਈ ਸੁਖਾ ਸਿੰਘ ਜੀ ਨੇ ਅਤੇ ਹੋਰ ਨਾ ਮਹਾਤਮਾਵਾਂ ਨੇ ਸ੍ਰੀ ਗੁਰੂ ਜੀ ਦੀ ਬਾਣੀ ਦੀਆਂ ਬੀੜਾਂ ਤਿਆਰ ਕਰਵਾਈਆਂ ਇਸ ਬਾਣੀ ਦੇ ਰਚਨ ਦੇ ਸਮੇਂ ਅਤੇ ਸਥਾਨ ਬਾਰੇ ਬਾਣੀ ਦੇ ਵਿੱਚ ਹੀ ਕਈ ਥਾਵਾਂ ਤੇ ਗੁਰੂ ਜੀ ਨੇ ਜ਼ਿਕਰ ਕੀਤਾ ਹੈ ਬਾਣੀ ਜਫਰਨਾਮੇ ਤੋਂ ਛੁੱਟ ਗੁਰੂ ਦੀਆਂ ਸਾਰੀਆਂ ਰਚਨਾਵਾਂ ਅਨੰਦਪੁਰ ਦਾ ਕਿਲਾ ਛੱਡਣ ਤੋਂ ਪਹਿਲਾਂ ਦੀ ਕਿਰਤ ਹੀ ਹੈ ਸਮਾਂ ਅਤੇ ਸਥਾਨ ਬਾਰੇ ਕੁਝ ਕੁ ਮੈਂ ਬੇਨਤੀਆਂ ਕਰਾਂ ਜਿਸ ਤਰ੍ਹਾਂ ਸੰਮਤ 17 ਸਾਹਸ ਜੈ ਅਰਧ ਸਾਸ ਹੁਣ ਤੀਨ ਕਹਿਜੈ ਪਾਦ ਵਿਸੁਦੀ ਅਸ਼ਟਮੀ ਰਵਿਵਾਰਾ ਤੀਰ ਸਤ ਤਰਾ ਗ੍ਰੰਥ ਸੁਧਾਰਾ ਇਹ ਤੁਕਾਂ ਚਰਿਤ੍ਰੋਪਖਿਆਨ ਦੇ ਅੰਤ ਵਿੱਚ ਲਿਖੀਆਂ ਗਈਆਂ ਹਨ ਇਸ ਤਰ੍ਹਾਂ ਰਾਮ ਅਵਤਾਰ ਦੇ ਪ੍ਰਸੰਗ ਦੇ ਉਚਾਰਨ ਦੇ ਸਮੇਂ ਦੀ ਗੱਲ ਕਰਦਿਆਂ ਲਿਖਿਆ ਹੈ ਸੰਮਤ 17 ਸਾਹਸ 55 ਹਾੜਵਦੀ ਪ੍ਰਥਮ ਸੁਖ ਦਾਵਨ ਤੋ ਪ੍ਰਸਾਦ ਕਰ ਗ੍ਰੰਥ ਸੁਧਾਰਾ ਪੂਰ ਪਰੀ ਲੋ ਲੇਹੋ ਸੁਧਾਰਾ ਇਸੇ ਤਰ੍ਹਾਂ ਹੀ ਕ੍ਰਿਸ਼ਨ ਅਵਤਾਰ ਦੇ ਲਿਖਣ ਦਾ ਸਮਾਂ ਦਰਸਾਉਂਦੇ ਹਨ 1192 ਛੰਦਾ ਕਹੈ ਦਸਮ ਪੁਰ ਬੈਠ ਅਨੰਦਾ ਨਾਲ ਹੀ ਇਹ ਦਸਮ ਸ਼ਬਦ ਦਸਵੇਂ ਪਾਤਸ਼ਾਹ ਦੀ ਕਿਰਤ ਕਰਕੇ ਇਹ ਭੁਲੇਖਾ ਦੂਰ ਕਰਦਾ ਹੈ ਕਿ ਇਹ ਕਿਰਤ ਸ੍ਰੀ ਗੁਰੂ ਜੀ ਦੀ ਹੈ ਕਿਸੇ ਹੋਰ ਦੀ ਨਹੀਂ ਕ੍ਰਿਸ਼ਨ ਅਵਤਾਰ ਦੇ ਪ੍ਰਸੰਗ ਵਿੱਚ ਰਾਸ ਮੰਡਲ ਦੇ ਅੰਤ ਵਿੱਚ ਲਿਖਦੇ ਹਨ 17 ਸਹਿ ਪੈ ਤਾਲ ਮੈਂ ਕੀਨੀ ਕਥਾ ਸੁਧਾਰ ਫਿਰ ਸਹਿ 1745 ਮੈਂ ਸਾਮਨ ਸੁਧ ਥਿਤ ਦੀਪ ਨਗਰ ਪਾਵਟਾ ਸੁਭ ਕਰਨ ਜਮਨਾ ਬਹਿ ਸਮੀਪ ਦਸਮ ਕਥਾ ਪਾਗਾਉਤ ਕੀ ਭਾਖਾ ਕਰੀ ਬਨਾਏ ਅਵਰ ਬਾਸਨਾ ਨਾਹੇ ਪ੍ਰਭ ਧਰਮ ਜੁਧ ਕੋ ਚਾਏ ਹੁਣ ਮੈਂ ਵਰਤਮਾਨ ਚੱਲ ਰਹੀ ਸ੍ਰੀ ਦਸਮ ਗ੍ਰੰਥ 1428 ਪੰਨੇ ਵਾਲੀ ਬੀੜ ਦੀ ਬੰਤਰ ਅਤੇ ਬਾਣੀਆਂ ਦੀ ਤਰਤੀਬ ਬਾਰੇ ਬੇਨਤੀ ਕਰਾਂਗਾ ਸ੍ਰੀ ਦਸਮ ਗ੍ਰੰਥ ਵਿੱਚ ਜਾਪ ਨਾਮ ਦੀ ਬਾਣੀ ਦਾ ਪਹਿਲਾ ਸਥਾਨ ਹੈ ਜਿਸ ਵਿੱਚ ਕਲਗੀਧਰ ਪਾਤਸ਼ਾਹ ਨੇ ਅਕਾਲ ਪੁਰਖ ਦੇ ਨਿਰਗੁਣ ਅਤੇ ਸਰਗੁਣ ਸਰੂਪ ਦੀ ਮਹਿਮਾ ਲਿਖੀ ਹੈ ਨਿਰਗੁਣ ਸਰੂਪ ਤੋਂ ਭਾਵ ਜੋ ਤ੍ਰੈ ਗੁਣਾ ਰਜੋ ਤਮੋ ਸਤੋ ਗੁਣ ਦੇ ਪ੍ਰਭਾਵ ਤੋਂ ਪਰੇ ਹੈ ਸਰਗੁਣ ਸਰੂਪ ਦਾ ਬਿਆਨ ਉਸ ਦੁਆਰਾ ਕੀਤੇ ਕਰਮ ਦੇ ਆਧਾਰ ਤੇ ਹੈ ਇਹ ਬਾਣੀ ਉਹਨਾਂ ਪੰਜਾਂ ਬਾਣੀਆਂ ਵਿੱਚ ਗਿਣੀ ਜਾਂਦੀ ਹੈ ਜਿਨ੍ਹਾਂ ਪੰਜਾਂ ਬਾਣੀਆਂ ਨੂੰ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਸੀ ਤੇ ਅੱਜ ਵੀ ਉਹੀ ਮਰਿਆਦਾ ਹੈ ਨੰਬਰ 2 ਅਕਾਲ ਉਸਤਤ ਇਹ ਬਾਣੀ ਅਕਾਲ ਪੁਰਖ ਦੀ ਉਸਤਤੀ ਵਿੱਚ ਰਚੀ ਜੋ ਕਈ ਰੂਪਾਂ ਵਿੱਚ ਵਰਤ ਰਿਹਾ ਹੈ ਉਹ ਹਰ ਥਾਂ ਹਰ ਜੀਵ ਵਿੱਚ ਨਿਰਜੀਵ ਵਿੱਚ ਰਮਿਆ ਹੋਇਆ ਦਰਸਾਇਆ ਹੈ ਇਸ ਤੋਂ ਛੁੱਟ ਇਸ ਵਿੱਚ ਕਰਮ ਕਾਂਡਾਂ ਨੂੰ ਛੱਡ ਕੇ ਸੁੱਚੀ ਭਾਵਨਾ ਨਾਲ ਪ੍ਰਮਾਤਮਾ ਦੀ ਅਸਰੀਤ ਨੂੰ ਜਾਣਨ ਦਾ ਉਪਦੇਸ਼ ਦਿੱਤਾ ਹੈ ਨਾਮਤਾਰੀ ਮਰਿਆਦਾ ਅਨੁਸਾਰ ਕੀਤੇ ਜਾਣ ਵਾਲੇ ਹਮਨ ਸਮੇ ਇਸ ਬਾਣੀ ਦਾ ਪਾਠ ਕੀਤਾ ਜਾਂਦਾ ਹੈ ਤੀਸਰੇ ਸਥਾਨ ਤੇ ਹੈ ਬਚਿੱਤਰ ਨਾਟਕ ਗੁਰੂ ਜੀ ਨੇ ਇਸ ਵਿੱਚ ਉਸ ਅਕਾਲ ਪੁਰਖ ਦੀ ਦੇਵ ਦੈਂਤਾਂ ਦੀ ਉਤਪਤੀ ਕਰਕੇ ਲੈ ਕਰ ਲੈਣਾ ਦੀ ਸ਼ਕਤੀ ਨੂੰ ਪ੍ਰਗਟਾਉਂਦਿਆਂ ਸਰਵ ਸ਼ਕਤੀਮਾਨ ਮੰਨਿਆ ਹੈ ਇਸੇ ਵਿੱਚ ਗੁਰੂ ਨਾਨਕ ਜੀ ਬਾਰੇ ਬੇਦੀਆਂ ਦੀ ਕੁਲ ਦਾ ਮੁੱਢ ਉਸ ਦੇ ਬਾਅਦ ਤੋਂ ਗੁਰੂ ਸਾਹਿਬਾਨ ਦਾ ਵਰਣਨ ਅਤੇ ਆਪਣੇ ਸੋਢੀ ਬੰਸ ਬਾਰੇ ਦੱਸਦੇ ਹਨ ਆਪਣੇ ਬਾਰੇ ਬਿਆਨ ਕਰਦਿਆਂ ਲਿਖਦੇ ਹਨ ਕਿਸ ਤਰ੍ਹਾਂ ਅਵਤਾਰ ਧਾਰਿਆ ਅਤੇ ਆਪਣੇ ਪਿਛਲੇ ਜਨਮ ਦੀ ਗਾਥਾ ਅਕਾਲ ਪੁਰਖ ਨੇ ਮੈਨੂੰ ਕਿਉਂ ਅਤੇ ਕੀ ਕਹਿ ਕੇ ਇਸ ਸੰਸਾਰ ਵਿੱਚ ਭੇਜਿਆ ਦਾ ਵਰਣਨ ਕੀਤਾ ਹੈ ਇਸ ਦੇ ਨਾਲ ਹੀ ਅਨੰਦਪੁਰ ਵਿੱਚ ਰਹਿੰਦਿਆਂ ਪਹਾੜੀ ਰਾਜਿਆਂ ਨਾਲ ਹੋਏ ਯੁੱਧਾਂ ਦਾ ਵੀ ਵਰਣਨ ਕੀਤਾ ਹੈ ਚੌਥੀ ਬਾਣੀ ਚੰਡੀ ਚਰਿੱਤਰ ਪਹਿਲਾ ਜਾਂ ਉਕਤ ਬਲਾਸ ਨਾਮ ਦੀ ਹੈ ਮੈਂ ਬੇਨਤੀ ਕਰਾਂ ਉਕਤ ਬਲਾਸ ਜਾਂ ਚੰਡੀ ਚਰਿੱਤਰ ਪਹਿਲਾ ਚੰਡੀ ਚਰਿੱਤਰ ਦੂਸਰਾ ਅਤੇ ਚੰਡੀ ਦੀ ਵਾਰ ਦਾ ਪ੍ਰਸੰਗ ਇੱਕ ਹੀ ਹੈ ਕੇਵਲ ਕਵਿਤਾ ਦਾ ਹੀ ਅੰਤਰ ਹੈ ਜੋ ਕਿ ਦੇਵੀ ਅਤੇ ਦੈਂਤਾਂ ਦੀ ਲੜਾਈ ਦਾ ਵਰਣਨ ਕਰਦੀ ਹੈ ਭਾਵੇਂ ਗੁਰਬਾਣੀ ਕੋਈ ਵੀ ਪੜ੍ਹੀ ਜਾਵੇ ਅੰਮ੍ਰਿਤ ਦਾ ਸਵਾਦ ਆਉਂਦਾ ਹੈ ਪਰ ਉਕਤ ਬਲਾਸ ਪੜਨ ਸੁਣਨ ਦਾ ਕੋਈ ਵੱਖਰਾ ਹੀ ਸਵਾਦ ਹੈ ਪੰਜਵੇਂ ਥਾਂ ਤੇ ਆਈ ਬਾਣੀ ਚੰਡੀ ਚਿਰਤਰ ਦੂਸਰਾ ਇਹ ਬਾਣੀ ਹਵਣ ਦੀਆਂ ਸੱਤਾਂ ਬਾਣੀਆਂ ਵਿੱਚੋਂ ਇੱਕ ਹੈ ਛੇਵੇਂ ਥਾਂ ਤੇ ਚੰਡੀ ਦੀ ਵਾਰ ਹੈ ਇਸ ਦਾ ਪਾਠ ਹਵਨ ਕਰਨ ਸਮੇਂ ਕੀਤਾ ਜਾਂਦਾ ਹੈ ਇਸ ਤੋਂ ਵੱਧ ਇਸ ਵਾਰ ਦਾ ਪਾਠ ਹਰ ਨਾਮਧਾਰੀ ਸਰੀਰ ਨੂੰ ਰੋਜ਼ਾਨਾ ਕਰਨ ਦਾ ਹੁਕਮ ਹੈ ਇਹ ਇੱਕ ਖਾਸ ਬਾਣੀ ਹੈ ਜਿਸ ਦਾ ਭੋਗ ਸੂਰੀ ਦੀ ਟਿੱਕੀ ਨਾਲ ਪਾਉਣ ਦੀ ਤਾਕੀਦ ਕੀਤੀ ਹੈ ਹੋਰ ਬਾਣੀਆਂ ਦਾ ਖਾਸ ਮਿਥਿਆ ਸਮਾਂ ਨਹੀਂ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਇਸ ਬਾਣੀ ਦੇ ਪੜਨ ਦੇ ਆਰੰਭ ਵਿੱਚ ਅਤੇ ਅੰਤ ਵਿੱਚ ਅਰਦਾਸ ਕਰਨ ਦਾ ਹੁਕਮ ਦਿੱਤਾ ਅਤੇ ਇਹ ਵੀ ਹੁਕਮ ਕੀਤਾ ਕਿ ਅਰਦਾਸ ਵਿੱਚ ਇਹ ਮੰਗ ਜ਼ਰੂਰ ਮੰਗੀ ਜਾਏ हे ਭਗਵਤੀ ਮਾਤਾ हे ਜਗਦੰਬਾ ਆਦ ਅੰਤ ਦੈਂਤਾਂ ਦਾ ਨਾਸ਼ ਕਰਨ ਵਾਲੀ ਗਊ ਵੱਧ ਕਰਨ ਵਾਲਿਆਂ ਅਤੇ ਭੱਛਣ ਕਰਨ ਵਾਲਿਆਂ ਦਾ ਨਾਸ਼ ਕਰੀ हे ਸ਼ਕਤੀ ਮਾਤਾ ਮੇਰੇ ਵਿੱਚ ਜੋ ਮਨਮੁਖੀ ਸੁਭਾਏ ਹਨ ਅਰ ਬਾਹਰ ਜੋ ਤਾਮਸੀ ਸੁਭਾਏ ਦੁੱਖ ਦੇਣ ਵਾਲੇ ਹਨ ਸਭਨਾ ਦਾ ਨਾਸ਼ ਕਰੀ ਇਹ ਅਰਦਾਸ ਜ਼ਰੂਰ ਕਰਨੀ ਇਸ ਤੋਂ ਬਾਅਦ ਨੰਬਰ ਆਉਂਦਾ ਹੈ ਗਿਆਨ ਪ੍ਰਬੋਧ ਦਾ ਇਸ ਵਿੱਚ ਪਰਮਾਤਮਾ ਦੇ ਸਰੂਪ ਦਾ ਚਿੱਤਰਣ ਕੀਤਾ ਹੈ ਫਿਰ ਆਤਮਾ ਪਰਮਾਤਮਾ ਦਾ ਸੰਵਾਦ ਅਤੇ ਕਲਯੁਗ ਦੇ ਆਰੰਭ ਵਿੱਚ ਹੋਏ ਰਾਜਿਆਂ ਦਾ ਜਿਵੇਂ ਪ੍ਰੀਛਤ ਜਨਮੇਜਾ ਅਜੈ ਸਿੰਘ ਮੁਨੀ ਰਾਜਾ ਆਦ ਦਾ ਵਰਣਨ ਕੀਤਾ ਹੈ ਫਿਰ ਸੁਰਾਪਾਨ ਜੂਆ ਖੇਡਣ ਅਤੇ ਪਰ ਇਸਤਰੀ ਗਮਨ ਦੇ ਮਾੜੇ ਸਿੱਟਿਆਂ ਨੂੰ ਵੀ ਉਜਾਗਰ ਕੀਤਾ ਗਿਆ ਹੈ 8ਵੇਂ ਸਥਾਨ ਤੇ 24 ਅਵਤਾਰ ਇਹ ਵਿਸ਼ਨੂੰ ਦੇ 24 ਅਵਤਾਰ ਹਨ ਮੱਛ ਅਵਤਾਰ ਕੱਛ ਅਵਤਾਰ ਨਰ ਨਾਰਾਇਣ ਮੋਹਣੀ ਬੈਰਾਹਾ ਨਰਸਿੰਘ ਬਾਮਨ ਪਰਸਰਾਮ ਬ੍ਰਹਮਾ ਰੁਦਰ ਜਲੰਧਰ ਵਿਸ਼ਨ ਸੇਸ਼ਈ ਅਰਹੰਤ ਦੇਵ ਮਨ ਰਾਜਾ ਤਨੰਤਰ ਸੂਰਜ ਚੰਦਰਮਾ ਰਾਮ ਕ੍ਰਿਸ਼ਨ ਨਰ ਜਿਸ ਨੂੰ ਅਰਜਨ ਵੀ ਕਿਹਾ ਹੈ ਬੁੱਧ ਅਤੇ ਨਿਹ ਕਲੰਕੀ ਕ੍ਰਿਸ਼ਨ ਅਵਤਾਰ ਦੀ ਕਥਾ ਸਭ ਤੋਂ ਵੱਡੀ ਹੈ ਉਸ ਤੋਂ ਬਾਅਦ ਰਾਮਾ ਅਵਤਾਰ ਦੀ ਇਹ ਉਪਰੋਕਤ ਸਮੇਂ-ਸਮੇਂ ਜਿਸ ਤਰ੍ਹਾਂ ਲੋੜ ਪੈਣ ਤੇ ਅਵਤਾਰ ਧਾਰਨੇ ਪਏ ਆ ਕੇ ਜੋ ਜੋ ਕੌਤਕ ਕੀਤੇ ਉਹਨਾਂ ਦਾ ਵਰਣਨ ਸਪਸ਼ਟ ਰੂਪ ਵਿੱਚ ਕੀਤਾ ਹੈ ਸਮੇਂ ਦੀ ਥੋੜ ਨੂੰ ਧਿਆਨ ਵਿੱਚ ਰੱਖਦਿਆਂ ਇਹਨਾਂ ਅਵਤਾਰਾਂ ਵਿੱਚੋਂ ਕੇਵਲ ਸੰਖੇਪ ਵਿੱਚ ਕ੍ਰਿਸ਼ਨਾ ਅਵਤਾਰ ਦੇ ਪ੍ਰਕਰਨ ਵਿੱਚ ਕੁਝ ਕਹਾਂਗਾ ਦੁਆਪਰ ਯੁਗ ਦੇ ਅਵਤਾਰ ਸ੍ਰੀ ਕ੍ਰਿਸ਼ਨ ਜੀ ਦੇ ਅਵਤਾਰ ਧਾਰਨ ਦੇ ਕਾਰਨ ਬਾਲ ਲੀਲਾ ਦੈਂਤਾਂ ਦੇ ਸੰਘਾਰ ਤੋਂ ਛੁੱਟ ਗੋਪੀਆਂ ਨਾਲ ਰਾਸ ਲੀਲਾ ਦਾ ਵਰਣਨ ਅਤੇ ਦੋ 12 ਮਾਹ ਦੀ ਰਚਨਾ ਰਾਹੀਂ ਵਿਛੋੜੇ ਦਾ ਵਰਣਨ ਕੀਤਾ ਹੈ ਜਿਸ ਵਿੱਚੋਂ ਵਨਗੀ ਦੇ ਤੌਰ ਤੇ ਮੈਂ ਅਰਜ ਕਰਾਂ ਸਾਵਣ ਦੇ ਮਹੀਨੇ ਦਾ ਵਰਣਨ ਇਸ ਤਰ੍ਹਾਂ ਕਰਦੇ ਹਨ ਜੋਰ ਕਟਾ ਕਰ ਆਏ ਜਹਾਂ ਸਖੀ ਬੂੰਦਨ ਮੇਹ ਭਲੀ ਛਬ ਪਾਈ ਬੋਲਤ ਚਾਤ੍ਰਿਕ ਦਾਦਰ ਕਨ ਮੂਰਨ ਪੈ ਕਨ ਕੋਰ ਲਗਾਈ ਤਾਹੀ ਸਮੈ ਹਮ ਕਾਨਰ ਕੇ ਸੰਗ ਖੇਲ ਤਥੀ ਅਤ ਪ੍ਰੇਮ ਵਢਾਈ ਤੌਨ ਸਮੈ ਸੁਖਦਾਇਕ ਥੀ ਰਿਤ ਔਸਰ ਯਾਹ ਭਈ ਦੁਖਦਾਈ ਦੂਸਰੇ 12 ਮਾਹ ਵਿੱਚ ਪੋ ਮਹੀਨੇ ਦਾ ਜ਼ਿਕਰ ਕਰਦਿਆਂ ਇਸ ਤਰ੍ਹਾਂ ਲਿਖਦੇ ਹਨ ਭੂਮ ਆਕਾਸ਼ ਆਵਾਸ ਸੁਬਾਸ ਉਦਾਸ ਵਢੀ ਅਤ ਸੀਤਲ ਤਾਈ ਕੂਲ ਦੋ ਕੂਲ ਤੇ ਸੂਲ ਉਠੈ ਸਭ ਤੇਲ ਤਮੋਲ ਲਗੈ ਦੁਖਦਾਈ ਪੋਖ ਸੰਤੋਖ ਨ ਹੋਤ ਕਛੂ ਤਨ ਸੋਖਤ ਜਿਉ ਕੁੰਦੀ ਮੁਰਝਾਈ ਲੋਭ ਰਹਿਓ ਉਨ ਪ੍ਰੇਮ ਗਹਿਓ ਟਸਕਿਓ ਨਾ ਹਿਓ ਕਸਕਿਓ ਨ ਕਸਾਈ ਇਸ ਤੋਂ ਛੁੱਟ ਕ੍ਰਿਸ਼ਨ ਅਵਤਾਰ ਦੇ ਪ੍ਰਸੰਗ ਵਿੱਚ ਸਿਕੰਦ ਪੁਰਾਣ ਦੇ ਹਵਾਲੇ ਨਾਲ ਸ੍ਰੀ ਕ੍ਰਿਸ਼ਨ ਮਹਾਰਾਜ ਜੀ ਦਾ ਖੜਗ ਸਿੰਘ ਦੇ ਨਾਲ ਯੁੱਧ ਦਾ ਵਰਣਨ ਇੱਕ ਅਦੁੱਤੀ ਰਚਨਾ ਹੈ ਜੋ ਹੋਰ ਕਿਧਰੇ ਨਹੀਂ ਮਿਲਦੀ ਵਿਸ਼ਨੂੰ ਜੀ ਦੇ 24 ਅਵਤਾਰਾਂ ਤੋਂ ਬਾਅਦ ਬ੍ਰਹਮਾ ਜੀ ਦੇ 7 ਅਵਤਾਰਾਂ ਦੀ ਗੱਲ ਕਰਦਿਆਂ ਗੁਰੂ ਜੀ ਇਸ ਤਰ੍ਹਾਂ ਉਹਨਾਂ ਦੇ ਨਾਮ ਵਰਣਨ ਕਰਦੇ ਹਨ ਬਾਲਮੀਕ ਕਸ਼ਪ ਸ਼ੁਕਰ ਬਾਚੇਸ ਬਿਆਸ ਸ਼ਾਸਤਰੋਧਾਰਕ ਅਤੇ ਕਾਲੀਦਾਸ ਦਸਵੇਂ ਸਥਾਨ ਤੇ ਹੈ ਰੁਦਰ ਅਵਤਾਰ ਇਸ ਦੇ ਕੇਵਲ ਦੋ ਅਵਤਾਰ ਮੰਨੇ ਹਨ ਪਹਿਲਾ ਦੱਤਾਤ੍ਰੈ ਜਿਸ ਨੇ 24 ਗੁਰੂ ਧਾਰਨ ਕੀਤੇ ਕੇਵਲ ਉਹਨਾਂ ਦੀ ਆਪਣੇ ਆਪਣੇ ਕੰਮਾਂ ਵਿੱਚ ਲੀਨਤਾ ਦਾ ਗੁਣ ਲੈ ਕੇ ਤੇ ਸਮਝਿਆ ਐਸ ਭਾਂਤ ਜੋ ਸਾਹਿਬ ਧਿਆਈਐ ਤਬ ਹੀ ਪੁਰਖ ਪੁਰਾਤਨ ਪਈਐ ਦੂਸਰਾ ਅਵਤਾਰ ਪਾਰਸਨਾਥ ਦਾ ਲਿਖਿਆ ਇਸ ਦਾ ਪ੍ਰਸੰਗ ਇਸ ਤਰ੍ਹਾਂ ਹੈ ਪਾਰਸਨਾਥ ਨੇ ਤਪੱਸਿਆ ਕਰਕੇ ਦੇਵੀ ਤੋਂ ਸਾਰੀਆਂ ਵਿਦਿਆਵਾਂ ਦਾ ਗਿਆਨ ਅਤੇ ਚੱਕਰਵਰਤੀ ਪਦ ਪ੍ਰਾਪਤ ਕੀਤਾ ਲਗਭਗ ਸਾਰੇ ਸੰਸਾਰ ਨੂੰ ਆਪਣੇ ਅਧੀਨ ਕਰ ਲਿਆ ਮਨ ਵਿੱਚ ਵਿਚਾਰ ਆਈ ਕਿ ਮੈਂ ਕਿਸ ਨੂੰ ਆਪਣੇ ਅਧੀਨ ਨਹੀਂ ਕਰ ਸਕਿਆ ਮੈਂ ਪਤਾ ਕਰਾਂ ਇਸ ਇੱਛਾ ਅਨੁਸਾਰ ਮੱਛ ਦੇ ਪੇਟ ਨੂੰ ਚੀਰ ਕੇ ਬ੍ਰਹਮ ਗਿਆਨੀ ਮਛਿੰਦਰ ਨਾਥ ਜੋਗੀ ਨੂੰ ਕੱਢਿਆ ਤੇ ਪੁੱਛਿਆ ਕਿ ਮੈਂ ਕਿਸ ਨੂੰ ਆਪਣੇ ਅਧੀਨ ਨਹੀਂ ਕਰ ਸਕਿਆ ਤਾਂ ਮਛਿੰਦਰ ਨਾਥ ਨੇ ਜਵਾਬ ਦਿੱਤਾ ਐ ਰਾਜਨ ਜੋ ਮਨ ਜੀਤਤ ਹੈ ਸਭ ਦੇਸ ਵਹਿ ਤੁਮਰੇ ਨਿਰਪ ਹਾਥ ਨਾ ਆਇਓ ਸੁਣ ਕੇ ਪਾਰਸਨਾਥ ਨੂੰ ਕੁਝ ਹੋਸ਼ ਆਈ ਤੇ ਪੁੱਛਿਆ ਕਿ ਮਨ ਨੂੰ ਕਿਸ ਤਰ੍ਹਾਂ ਵਸ ਕੀਤਾ ਜਾਵੇ ਤਾਂ ਮਛਿੰਦਰਨਾਥ ਨੇ ਮਨ ਨੂੰ ਰਾਜਾ ਮੰਨ ਕੇ ਉਸ ਦੇ ਦੋ ਸੈਨਾਪਤੀ ਅਭਿਵੇਕ ਅਤੇ ਵਿਵੇਕ ਉਹਨਾਂ ਦਾ ਫੌਜਾਂ ਸਹਿਤ ਵਿਸਥਾਰ ਨਾਲ ਵਰਣਨ ਕੀਤਾ ਪਹਿਲੋਂ ਅਬਵੇਗ ਸੈਨਾਪਤੀ ਦੇ ਨਾਇਕਾਂ ਦਾ ਵਰਣਨ ਕੀਤਾ ਕਾਮਦੇਵ ਮਦ ਗੁਮਾਨ ਅਪਮਾਨ ਅਨਰਥ ਨਿੰਦਾ ਕਪਟ ਲੋਭ ਮੋਹ ਹੰਕਾਰ ਕ੍ਰੋਧ ਦ੍ਰੋਹ ਸੰਦੇਹ ਝੂਠ ਚਿੰਤਾ ਸ਼ੰਕਾ ਅਸੰਤੋਸ਼ ਹਿੰਸਾ ਚੋਰੀ ਵਿਵਚਾਰ ਮਿੱਤਰ ਦ੍ਰੋਹ ਰਾਜ ਦਰੋਹ ਈਰਖਾ ਉਚਾਟ ਘਾਟ ਆਦ ਇਹ ਸਭ ਮਨੁੱਖੀ ਸਰੀਰ ਤੇ ਪ੍ਰਭਾਵ ਪਾ ਰਹੀਆਂ ਬੁਰਾਈਆਂ ਦਾ ਵਰਣਨ ਹੈ ਜਦ ਇਹ ਸਭ ਕੁਝ ਦਾ ਵਰਣਨ ਕਰਨ ਤੋਂ ਬਾਅਦ ਪਾਰਸਨਾਥ ਦੇ ਕਹਿਣ ਤੇ ਵਿਵੇਕ ਦਲ ਦਾ ਵਰਣਨ ਕਰਨ ਤੋਂ ਪਹਿਲਾਂ ਮਛਿੰਦਰਨਾਥ ਨੇ ਕਿਹਾ ਕਿ ਮੈਂ ਅਵਿਵੇਕ ਦਲ ਦਾ ਵਰਣਨ ਕਰਨ ਨਾਲ ਅਪਵਿੱਤਰ ਹੋ ਗਿਆ ਹਾਂ ਉਸਨੇ ਇਸ਼ਨਾਨ ਕੀਤਾ ਅਤੇ ਸ਼ੁੱਧੀ ਵਾਸਤੇ ਮੰਤਰ ਪੜ੍ਹੇ ਇੱਥੇ ਮੈਂ ਬੇਨਤੀ ਕਰਾਂ ਨਾ ਤਾਂ ਇਹ ਮਰਿਆਦਾ ਅਨੁਸਾਰ ਹੋ ਰਿਹਾ ਹੈ ਅਖੰਡ ਪਾਠ ਸਮੇਂ ਇਸ ਪਾਰਸਨਾਥ ਦੇ ਪ੍ਰਸੰਗ ਵਿੱਚ ਜਦ ਇਹ ਪ੍ਰਕਰਨ ਆਉਂਦਾ ਹੈ ਤਾਂ ਅਵਵੇਗ ਦੀ ਫੌਜਾਂ ਦਾ ਵਰਣਨ ਹੋ ਜਾਣ ਤੇ ਪਾਠ ਕਰ ਰਹਾ ਪਾਠੀ ਨੂੰ ਬਦਲ ਦਿੱਤਾ ਜਾਂਦਾ ਹੈ ਦੂਸਰਾ ਪਾਠੀ ਤੁਕ ਲੈ ਲੈਂਦਾ ਹੈ ਵਿਵੇਕ ਦਲ ਦੇ ਵਰਣਨ ਦੇ ਪ੍ਰਸੰਗ ਦਾ ਪਾਠ ਦੂਸਰਾ ਪਾਠੀ ਕਰਦਾ ਹੈ ਪਹਿਲਾ ਪਾਠੀ ਇਸ਼ਨਾਨ ਕਰਨ ਤੋਂ ਬਿਨਾ ਨਾ ਪਾਠ ਦੀ ਵਾਰੀ ਲਾ ਸਕਦਾ ਹੈ ਅਤੇ ਨਾ ਹੀ ਪ੍ਰਸ਼ਾਦਾ ਆ ਛਕ ਸਕਦਾ ਹੈ ਮਛਿੰਦਰਨਾਥ ਅਨੁਸਾਰ ਵਿਵੇਕ ਦਲ ਦੇ ਸੂਰਮੇ ਧੀਰਜ ਬ੍ਰਤ ਸੰਜਮ ਨਿਯਮ ਅਰਚਾ ਪੂਜਾ ਅਵਿਕਾਰ ਵਿਦਿਆ ਲੱਜਿਆ ਅਮੋਹ ਅਲੋਭ ਅਕਾਮ ਅਕਰੋਧ ਭਗਤੀ ਪਾਠ ਸੁਕਰਮ ਦਾਨ ਸਤ ਸੰਤੋਖ ਜਤ ਤਪ ਪ੍ਰੇਮ ਧਿਆਨ ਉਦਮ ਅਤੇ ਉਪਕਾਰ ਆਦ ਹਨ ਮਛਿੰਦਰਨਾਥ ਦੇ ਕਹਿਣ ਅਨੁਸਾਰ ਇਹਨਾਂ ਦਾ ਯੁੱਧ ਚੱਲਿਆ ਆ ਰਿਹਾ ਹੈ ਜੋ ਸਮਾਪਤ ਨਹੀਂ ਹੋਇਆ ਅੰਤ ਵਿੱਚ ਪਾਰਸਨਾਥ ਨੇ ਪਛਤਾਤਾਪ ਕਰਕੇ ਯੋਗ ਅਗਨ ਦੁਆਰਾ ਆਪਣੇ ਆਪ ਨੂੰ ਭਸਮ ਕਰ ਲਿਆ ਇਸ ਤੋਂ ਬਾਅਦ ਕੁਝ ਫੁਟਕਲ ਰਚਨਾਵਾਂ ਹਨ ਸ਼ਬਦ ਅਜਾਰੇ ਸਵਈਏ 33 ਖਾਲਸਾ ਮਹਿਮਾ ਆਦਿ 11ਵੇਂ ਨੰਬਰ ਤੇ ਸ਼ਸਤਰ ਨਾਮ ਵਾਲਾ ਇਸ ਵਿੱਚ ਸ਼ਸਤਰਾਂ ਦੇ ਨਾਮ ਗਿਣਾਏ ਹਨ ਪੰਜ ਅਧਿਆਵਾਂ ਵਿੱਚ ਵਰਣਨ ਕਰਕੇ ਦ੍ਰਿਸ਼ਟ ਪੁੰਟਾਂ ਰਾਈ ਅਤੇ ਆਪਣੀ ਅਲੌਕਿਕ ਕਵਤਾ ਦੁਆਰਾ ਸੱਤ ਤਰ੍ਹਾਂ ਦੇ ਛੰਦਾਂ ਰਾਈ ਸ਼ਸਤਰਾਂ ਦੀ ਉਪਮਾ ਕੀਤੀ ਹੈ ਇਸ ਤੋਂ ਪਿੱਛੋਂ ਤ੍ਰਿਤ੍ਰੋਪਖਿਆਨ ਜੋ ਕਿ 580 ਸਫਿਆਂ ਵਿੱਚ ਫੈਲਿਆ ਇਹ ਪ੍ਰਕਰਨ 404 ਪੁਰਾਤਨ ਸਾਖੀਆਂ ਦਾ ਹੈ ਜਿਸ ਵਿੱਚ ਕੁਝ ਪੁਰਖ ਚਰਿੱਤਰ ਅਤੇ ਬਾਕੀ ਤ੍ਰਿਆ ਚਰਿੱਤਰ ਹਨ ਗੁਰੂ ਜੀ ਦਾ ਪਖਿਆਨ ਲਿਖਣ ਦਾ ਮਨੋਰਥ ਸਿੱਖ ਸਮਾਜ ਨੂੰ ਅਦੇਹੀ ਦੇਣ ਦੇਣ ਦਾ ਹੈ ਕਿ ਉਹ ਇਸ ਨੂੰ ਪੜ੍ਹ ਕੇ ਸੰਸਾਰਕ ਵਿਹਾਰ ਵਿੱਚ ਸੁਚੇਤ ਹੋ ਸਕਣ ਜਿਸ ਵਿੱਚ ਬਹੁਤ ਚਰਿੱਤਰਾਂ ਵਿੱਚ ਕਾਮ ਕ੍ਰੀੜਾਵਾਂ ਦਾ ਸਪਸ਼ਟ ਅਤੇ ਨਿਸ਼ੰਗ ਵਰਣਨ ਕੀਤਾ ਹੈ ਜਿਸ ਨੂੰ ਆਮ ਸੱਜਣ ਅਸ਼ਲੀਲ ਭਾਸ਼ਾ ਦੀ ਵਰਤੋਂ ਸਮਝਦੇ ਹਨ ਇਸ ਕਾਰਨ ਕਲਗੀਧਰ ਦੀ ਬਾਣੀ ਮੰਨਣ ਤੋਂ ਮੁਨਕਰ ਹਨ ਇੱਥੇ ਇਸੇ 404 ਚਰਿੱਤਰ ਦੇ ਅੰਤ ਵਿੱਚ ਛੰਦ ਨੰਬਰ 375 ਤੋਂ 405 ਤੱਕ ਚੌਪਈ ਦਾ ਪਾਠ ਹੈ ਪੁਨ ਰਾਛਸ ਕਾ ਕਾਟਾ ਸੀਸਾ ਤੂੰ ਤੀਰ ਸਤਦਰਵ ਗ੍ਰੰਥ ਸੁਧਾਰਾ ਤੱਕ ਇਸ ਦੇ ਅੰਕ ਲਗਾਤਾਰ ਚੱਲਦੇ ਹਨ ਇਹ ਬਾਣੀ ਅੰਮ੍ਰਿਤ ਬਣਾਉਣ ਵੇਲੇ ਪੜੀਆਂ ਜਾਣ ਵਾਲੀਆਂ ਪੰਜਾਂ ਬਾਣੀਆਂ ਵਿੱਚੋਂ ਇੱਕ ਹੈ ਨਾਮਧਾਰੀ ਮਰਿਆਦਾ ਅਨੁਸਾਰ ਹਵਨ ਕਰਨ ਸਮੇਂ ਪੜੀਆਂ ਜਾਣ ਵਾਲੀਆਂ ਸੱਤਾਂ ਬਾਣੀਆਂ ਵਿੱਚੋਂ ਵੀ ਇੱਕ ਹੈ ਰਹਿ ਰਾਸ ਦਾ ਪਾਠ ਜੋ ਸ਼ਾਮ ਨੂੰ ਰੋਜ਼ਾਨਾ ਪੜੀ ਜਾਣ ਵਾਲੀ ਬਾਣੀ ਵਿੱਚ ਵੀ ਇਸ ਚੌਪਈ ਦਾ ਪਾਠ ਜ਼ਰੂਰੀ ਹੈ ਇਸ ਲਈ ਕੋਈ ਵੀ ਗੁਰਸਿੱਖ ਇਸ ਬਾਣੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਤ ਮੰਨਣ ਤੋਂ ਇਨਕਾਰੀ ਨਹੀਂ ਹੋ ਸਕਦਾ 14ਵਾਂ ਅਧਿਆਇ ਹੈ ਜਫਰਨਾਮਾ ਇਸ ਦੀ ਭਾਸ਼ਾ ਫਾਰਸੀ ਹੈ ਜਫਰਨਾਮੇ ਤੋਂ ਭਾਵ ਫਤਹਿਨਾਮਾ ਜਾਂ ਜਿੱਤ ਦੀ ਚਿੱਠੀ ਇਹ ਫਤਿਹਨਾਮਾ ਸ੍ਰੀ ਕਲਗੀਧਰ ਪਾਤਸ਼ਾਹ ਨੇ ਮਾਲਵੇ ਵਿੱਚ ਕਾਂਗੜ ਪਿੰਡ ਤੋਂ 1763 ਵਿਕਰਮੀ ਵਿੱਚ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਰਾਹੀਂ ਬਾਦਸ਼ਾਹ ਔਰੰਗਜ਼ੇਬ ਨੂੰ ਭੇਜਿਆ ਜਿਸ ਵਿੱਚ ਉਸ ਨੂੰ ਉਸ ਦੇ ਅਨਿਆਂ ਦਾ ਅਹਿਸਾਸ ਕਰਵਾਇਆ ਅਤੇ ਹਿਤਪਰੀ ਸਿੱਖਿਆ ਵੀ ਦਿੱਤੀ ਇਤਿਹਾਸਕਾਰਾਂ ਦਾ ਵਿਚਾਰ ਹੈ ਕਿ ਇਸ ਚਿੱਠੀ ਨੂੰ ਪੜ੍ਹ ਕੇ ਔਰੰਗਜ਼ੇਬ ਦਾ ਦਿਲ ਪਸੀਜ ਗਿਆ ਅਤੇ ਸੂਬਾ ਲਾਹੌਰ ਨੂੰ ਅਤੇ ਸੂਬਾ ਸਰਹੰਦ ਨੂੰ ਗੁਰੂ ਜੀ ਨਾਲ ਚੰਗਾ ਵਿਹਾਰ ਕਰਨ ਲਈ ਲਿਖ ਭੇਜਿਆ ਪਰ ਕਈ ਇਤਿਹਾਸਕਾਰ ਲਿਖਦੇ ਹਨ ਕਿ ਬਾਦਸ਼ਾਹ ਦੇ ਦਿਲ ਤੇ ਅਨਿਆਕਾਰੀ ਦਾ ਡੂੰਘਾ ਪ੍ਰਭਾਵ ਪਿਆ ਅਤੇ ਉਹ ਨਮੋਸ਼ੀ ਕਾਰਨ ਹੀ ਮਰ ਗਿਆ ਇਸ ਜਫਰਨਾਮੇ ਦੇ ਸਰਲੇਖ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਰਚਨਾ ਵਿੱਚ ਜਿੱਥੇ ਨਾਮ ਦੀ ਦਾਤ ਮੰਗੀ ਹੈ ਵਿਦੇਹ ਸਾਕੀਆ ਸਾਗਰੇ ਸਬਜ਼ ਰੰਗ ਭਾਵ ਮੈਨੂੰ ਨਾਮ ਰੂਪੀ ਹਰੇ ਰੰਗ ਦਾ ਪਿਆਲਾ ਦੇ ਨਾਮ ਦੇ ਨਾਲ ਇਹ ਵੀ ਮੰਗਦੇ ਹਨ ਬਮਨ ਦੇਹ ਕੇ ਬਖਤ ਆਜ਼ਮਾਈ ਕੁਨਮ ਕਿ ਤੇਗੇ ਖੁਦਾ ਕਾਰਵਾਈ ਕੁਨਮ हे ਅਕਾਲ ਪੁਰਖ ਮੈਨੂੰ ਇਹ ਵੀ ਦਾਤ ਬਖਸ਼ ਕਿ ਮੈਂ ਆਪਣੇ ਭਾਗਾਂ ਦੀ ਅਜਮਾਇਸ਼ ਕਰਾਂ ਅਤੇ ਜ਼ੁਲਮ ਦੇ ਵਿਰੁੱਧ ਆਪਣੀ ਤਲਵਾਰ ਦੀ ਕਾਰਵਾਈ ਕਰ ਸਕਾਂ ਇਸੇ ਜ਼ਫਰਨਾਮੇ ਵਿੱਚ ਇੱਕ ਹੋਰ ਤੋਖ ਹੈ ਚੁਕਾਰ ਅਜ ਹਮਾ ਹੀਲ ਤੇ ਦਰ ਗੁਜਸ਼ਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਭਾਵ ਗੁਰੂ ਜੀ ਕਹਿੰਦੇ ਹਨ ਜਦੋਂ ਕਿਸੇ ਕੰਮ ਲਈ ਸਾਰੇ ਉਪਾਅ ਖਤਮ ਹੋ ਜਾਣ ਤਾਂ ਤਲਵਾਰ ਨੂੰ ਹੱਥ ਵਿੱਚ ਧਾਰਨ ਕਰਨਾ ਜਾਇਜ਼ ਹੈ ਭਾਵ ਭਗਤੀ ਨਾਲ ਸ਼ਕਤੀ ਦਾ ਹੋਣਾ ਜ਼ਰੂਰੀ ਹੈ ਜਫਰਨਾਮੇ ਤੋਂ ਬਾਅਦ 11 ਹਕਾਇਤਾਂ ਹਨ ਹਕਾਇਤ ਦਾ ਭਾਵ ਦਾਸਤਾਨ ਜਾਂ ਕਹਾਣੀ ਗਿਣਤੀ ਅਨੁਸਾਰ ਜਫਰਨਾਮੇ ਨੂੰ ਮਿਲਾ ਕੇ ਅੰਤ ਤੇ 12 ਦਾ ਅੰਕ ਦਿੱਤਾ ਹੈ ਇਸ ਵਿੱਚ ਆਈਆਂ ਕਹਾਣੀਆਂ ਕੁਝ ਪਿੱਛੇ ਆਏ ਚਰਿੱਤਰਾਂ ਵਿੱਚੋਂ ਲੈ ਕੇ ਕਵਿਤਾ ਦਾ ਨਵਾਂ ਰੂਪ ਦਿੱਤਾ ਗਿਆ ਹੈ ਵਰਤਮਾਨ ਦਸਮ ਗ੍ਰੰਥ ਦੇ ਅੰਤ ਵਿੱਚ ਪੰਨਾ ਊੜੇ ਤੋਂ ਗੱਗਾ ਦੇ ਕੇ ਅਸਫੋਟਕ ਵਿਦੇ ਸਰਲੇਖ ਹੇਠ ਬਾਣੀ ਲਿਖੀ ਜਿਸ ਦੇ ਦੋਹਰੇ ਸਵਈਏ ਅਤੇ ਕਵਿਤਾ ਆਦ ਦੀ ਗਿਣਤੀ 45 ਹੈ ਇਹ ਬਾਣੀ ਕੁਝ ਛੰਦ ਇਸੇ ਗ੍ਰੰਥ ਵਿੱਚ ਪਹਿਲਾਂ ਆਏ ਛੰਦਾਂ ਦੇ ਹੀ ਕੁਝ ਫਰਕ ਨਾਲ ਅਤੇ ਕੋਈ ਨਵੇਂ ਛੰਦਾਂ ਦਾ ਸਮੂਹ ਹੈ ਨਾਮਧਾਰੀ ਮਰਿਆਦਾ ਅਨੁਸਾਰ ਸ੍ਰੀ ਦਸ਼ਮ ਗ੍ਰੰਥ ਦੇ ਸਧਾਰਨ ਪਾਠ ਜਾਂ ਅਖੰਡ ਪਾਠ ਕਰਨ ਸਮੇਂ ਇਸ ਬਾਣੀ ਨੂੰ ਤ੍ਰਿਆ ਚਰਿਤਰਾਂ ਦੀ ਸਮਾਪਤੀ ਅਤੇ ਜਫਰਨਾਮੇ ਦੇ ਆਰੰਭ ਵਿੱਚ ਪੜਿਆ ਜਾਂਦਾ ਹੈ ਸ੍ਰੀ ਦਸਮ ਗ੍ਰੰਥ ਦੇ ਪਾਠ ਦਾ ਭੋਗ ਤਾਂ 12ਵੀਂ ਇਕਾਇਤ ਪੜ ਕੇ ਪਾਇਆ ਜਾਣਾ ਹੀ ਮਰਿਆਦਾ ਹੈ ਇਸ ਦੇ ਨਾਲ ਹੀ ਮਾਜ ਸ੍ਰੀ ਮੁਖਵਾਗ ਪਾਤਸ਼ਾਹੀ ਦਸਵੀਂ ਦੇ ਸਿਰਲੇਖ ਹੇਠ ਸ਼ਬਦ ਹੈ ਜਿਸ ਦੀ ਪਹਿਲੀ ਤੁਕ ਹੈ ਲੱਖੀ ਜੰਗਲ ਖਾਲਸਾ ਇਸ ਤੋਂ ਬਾਅਦ ਅੰਤ ਵਿੱਚ ਸ੍ਰੀ ਮੁਖਵਾਗ ਪਾਤਸ਼ਾਹੀ ਦਸਵੀਂ ਜੋ ਫਾਰਸੀ ਵਿੱਚ ਰਚਨਾ ਹੈ ਸਿੱਖੀ ਰਹਿਤ ਬਾਰੇ ਦੱਸੀ ਹੈ ਚਾਰ ਸ਼ਲੋਕ ਹਨ ਜਿਨ੍ਹਾਂ ਵਿੱਚੋਂ ਦੋ ਸ਼ਲੋਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਬਖਸ਼ੇ ਪੰਜ ਕਕਾਰਾਂ ਦਾ ਵਰਣਨ ਕਰਦੇ ਹਨ ਅਤੇ ਅਖੀਰਲੇ ਦੋ ਵਿੱਚ ਵਿਵਰਜਿਤ ਪੰਜ ਕੁਕਰਮਾਂ ਦਾ ਜ਼ਿਕਰ ਕੀਤਾ ਗਿਆ ਹੈ ਇਹ ਬੇਨਤੀਆਂ ਮੈਂ 1428 ਪੰਨੇ ਵਾਲੀ ਬੀੜ ਵਿੱਚ ਆਈ ਬਾਣੀਆਂ ਬਾਰੇ ਕੀਤੀਆਂ ਹਨ ਇਸ ਤੋਂ ਛੁੱਟ ਪਟਨੇ ਸਾਹਿਬ ਵਾਲੀ ਬੀੜ ਵਿੱਚ ਉਗਰਦੰਤੀ ਨਾਮ ਦੀ ਬਾਣੀ ਦਰਜ ਹੈ ਜੇ ਮੈਂ ਭੁੱਲਦਾ ਨਹੀਂ ਤਾਂ ਉਹ ਸ਼ਬਦ ਹਜ਼ਾਰੇ ਤੋਂ ਬਾਅਦ ਦਰਜ ਹੈ ਇਹ ਵੀ ਕਿਰਤ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਕਿਉਂਕਿ ਇਸ ਦੇ ਆਰੰਭ ਵਿੱਚ ਪਾਠ ਹੈ ਇੱਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਏ ਸ੍ਰੀ ਮੁਖਵਾਗ ਪਾਤਸ਼ਾਹੀ ਦਸਵੀਂ ਭਗਉਤੀ ਜੀ ਕਾ ਛੰਦ ਛੱਕਾ ਪਹਿਲਾ ਨਮੋ ਉਗਰਦੰਤੀ ਅਨੰਤੀ ਸਵਈਆ ਇਹ ਬਾਣੀ 6 ਛੰਦਾਂ ਦਾ ਇਕੱਠ ਹੈ 6ਵੇਂ ਛੰਦ ਦੀ ਸਮਾਪਤੀ ਦੇ ਦੋ ਦੋਹਰੇ ਹਨ ਉਸ ਤੋਂ ਬਾਅਦ ਚੌਪਈ ਉਚਾਰੀ ਹੈ ਅੰਤ ਵਿੱਚ ਲਿਖਿਆ ਹੈ ਇਤ ਸ੍ਰੀ ਗੋਬਿੰਦ ਸਿੰਘ ਵਿਰਚਤੇ ਸ੍ਰੀ ਭਗਵਤੀ ਛੰਦ ਖਸ਼ਟਕੰ ਸਮਾਪਤੰ ਮਸਤ ਸੁਭ ਮਸਤ ਇਹ ਬਾਣੀ ਨਾਮਦਾਰੀ ਮਰਿਆਦਾ ਅਨੁਸਾਰ ਹਵਨ ਕਰਨ ਸਮੇਂ ਪੜੀਆਂ ਜਾਣ ਵਾਲੀਆਂ ਸੱਤਾਂ ਬਾਣੀਆਂ ਵਿੱਚੋਂ ਇੱਕ ਹੈ ਜੋ ਸ੍ਰੀ ਗੁਰੂ ਹਰੀ ਸਿੰਘ ਜੀ ਨੇ ਪੜਨ ਦਾ ਹੁਕਮ ਦਿੱਤਾ ਅਤੇ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਰੋਜ਼ਾਨਾ ਪੜੀਆਂ ਜਾਣ ਵਾਲੀਆਂ ਨਿਤਨੇਮੀਆਂ ਬਾਣੀਆਂ ਵਿੱਚ ਵੀ ਇਸ ਨੂੰ ਕਈ ਹੁਕਮਨਾਮਿਆਂ ਰਾਹੀਂ ਪੜਨ ਦਾ ਹੁਕਮ ਲਿਖ ਭੇਜਿਆ ਨਾਮਧਾਰੀ ਮਰਿਆਦਾ ਅਨੁਸਾਰ ਅੰਮ੍ਰਿਤ ਬਣਾਉਣ ਸਮੇਂ ਪੜੀਆਂ ਜਾਣ ਵਾਲੀਆਂ ਪੰਜ ਬਾਣੀਆਂ ਇਹ ਹਨ ਜਪ ਜਾਪ ਚੌਪਈ ਅਨੰਦ ਸਾਹਿਬ ਸਾਰਾ ਅਤੇ 10 ਵਈਏ ਅਕਾਲ ਉਸਤਤ ਵਿੱਚੋਂ ਸ਼ਰਾਵਕ ਸੁਧ ਸਮੂਹ ਸਿਧਾਨ ਕੇ ਪੜੇ ਜਾਂਦੇ ਹਨ ਇਸ ਤਰ੍ਹਾਂ ਇਹਨਾਂ ਪੰਜਾਂ ਬਾਣੀਆਂ ਵਿੱਚੋਂ ਤਿੰਨ ਬਾਣੀਆਂ ਦਸਮ ਪਾਤਸ਼ਾਹ ਜੀ ਦੀਆਂ ਹਨ ਇਸੇ ਤਰ੍ਹਾਂ ਨਾਮਧਾਰੀ ਮਰਿਆਦਾ ਅਨੁਸਾਰ ਹਵਨ ਸਮੇਂ ਪੜੀਆਂ ਜਾਣ ਵਾਲੀਆਂ ਸੱਤਾਂ ਬਾਣੀਆਂ ਦਾ ਵੇਰਵਾ ਇਸ ਪ੍ਰਕਾਰ ਹੈ ਜਪ ਜਾਪ ਚੌਪਈ ਚੰਡੀ ਦੀ ਵਾਰ ਚੰਡੀ ਚਿੱਤਰ ਦੂਸਰਾ ਉਗਰਦੰਤੀ ਅਤੇ ਅਕਾਲ ਉਸਤਤ ਇਸ ਵਿੱਚ ਸੱਤਾਂ ਬਾਣੀਆਂ ਵਿੱਚੋਂ 6 ਬਾਣੀਆਂ ਦੇ ਰਚਨਹਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ ਇਹ ਸਭ ਕੁਝ ਕਹਿਣ ਦਾ ਮੇਰਾ ਭਾਵ ਹੈ ਕਿ ਇੰਨੀ ਵੱਡੀ ਦਾਤ ਦਿੱਤੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਦਾ ਦੇਣ ਦਿੱਤਾ ਨਹੀਂ ਜਾ ਸਕਦਾ ਹੁਣ ਮੈਂ ਬੇਨਤੀ ਕਰਾਂ ਸ੍ਰੀ ਆਦ ਗ੍ਰੰਥ ਅਤੇ ਦਸ਼ਮ ਗ੍ਰੰਥ ਦੀ ਬਾਣੀ ਦੀ ਸਿਧਾਂਤਕ ਇਕਸਾਰਤਾ ਦੇ ਕੁਝ ਨਮੂਨੇ 547 ਅੰਗ ਤੇ ਆਦ ਗ੍ਰੰਥ ਵਿੱਚ ਲਿਖਦੇ ਹਨ ਪਾਲ ਹੈ ਅਕਿਰਤ ਕਨਾ ਪੂਰਨ ਦ੍ਰਿਸ਼ਟ ਤੇਰੀ RAM ਇਸ ਦੇ ਮੁਤਾਬਕ ਗੁਰੂ ਗੋਬਿੰਦ ਸਿੰਘ ਜੀ ਰੋਜ ਹੀ ਰਾਜ ਬਿਲੋਕਤ ਰਾਜਕ ਰੋਖ ਰੂਹਾਨ ਕੀ ਰੋਜੀ ਨਾ ਟਾਰੈ ਆਦ ਵਿੱਚ ਇੱਛਾ ਪੂਰਕ ਸਰਬ ਸੁਖ ਦਾਤਾ ਦੇ ਜਮ ਜਾਲ ਕੋ ਕਟਈਆ ਹੈ ਕਿ ਕਾਮਨਾ ਕੋ ਕਰ ਹੈ ਆਦਿ ਤੋ ਗਏ ਪੀਤ ਪਿਤਾੰਬਰ ਤ੍ਰਿਭਵਨ ਤਨੀ ਦਸਮ ਵਿੱਚ ਲਿਖਦੇ ਹਨ ਪੀਟ ਬਰਨ ਪਟ ਸਿਆਮ ਤਨ ਨਰ ਨਾਹਿਨ ਕੇ ਨਾਹੇ ਆਦ ਵਿੱਚ ਰੂਪ ਨਾ ਰੇਖ ਨਾ ਰੰਗ ਕੇ ਤ੍ਰਿਹ ਗੁਣ ਤੇ ਪ੍ਰਭ ਪਿੰਨ ਦਸਵੇਂ ਪਾਤਸ਼ਾਹ ਲਿਖਦੇ ਹਨ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿਹੇ ਆਦਮੀ ਤੁਕ ਆਉਂਦੀ ਹੈ ਸੈਲ ਪੱਥਰ ਮਹਿ ਜੰਤੂ ਪਾਏ ਤਾਕਾ ਰਿਜਕ ਆਗਿਆ ਕਰ ਧਰਿਆ ਸੁਈਆਂ ਵਿੱਚ ਪਾਠ ਹੈ ਜੀਵ ਜਿਤੇ ਜਲ ਮੈਂ ਥਲ ਮੈਂ ਸਭ ਕੇ ਸਦ ਪੇਟ ਕੋ ਪੋਖਣ ਹਾਰਾ ਆਦ ਵਿੱਚ ਗੁਰੂ ਜੀ ਲਿਖਦੇ ਹਨ 257 ਅੰਗ ਤੇ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਕਲਗੀਧਰ ਪਾਤਸ਼ਾਹ ਲਿਖਦੇ ਹਨ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋ ਏਕ ਦਿਵਈਆ ਆਦਿ ਤੁਖ ਹੈ ਜਲ ਤਰੰਗ ਯਾਰ ਫੇਨ ਬੁੱਧ ਬੁਦਾ ਜਲ ਤੇ ਭਿੰਨ ਨਾ ਹੋਈ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ ਜੈਸੇ ਏਕ ਨਦ ਤੇ ਤਰੰਗ ਕੋਟ ਉਪਜਤ ਹੈ ਪਾਣੀ ਕੇ ਤਰੰਗ ਸਭੈ ਪਾਣ ਹੀ ਕਹਾਏਗੇ ਆਦ ਵਿੱਚ ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ ਦਸਮ ਹਾਥ ਦੀਪਕ ਲੈ ਮਹਾਪਸ ਮਦ ਕੂਪ ਪਰੰਤ ਕਬੀਰ ਜੀ ਲਿਖਦੇ ਹਨ ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨਾ ਘਾਓ ਖੇਤ ਜੋ ਮਾਡਿਓ ਸੂਰਮਾ ਅਬ ਜੂਝਨ ਕੋ ਦਾਓ ਗੁਰੂ ਗੋਬਿੰਦ ਸਿੰਘ ਜੀ ਪਾਰਸਨਾਥ ਪ੍ਰਸੰਗ ਵਿੱਚ ਲਿਖਦੇ ਹਨ ਦੂਹੂ ਦਿਸਨ ਮਾਰੂ ਬਜਿਓ ਪਰਿਓ ਨਿਸ਼ਾਨਾ ਘਾਓ ਉਮਟ ਦੁਬਈਹਾ ਉਠ ਚਲੇ ਭਇਓ ਪਿਰਨ ਕੋ ਚਾਓ ਇਸੇ ਤਰ੍ਹਾਂ ਹੀ ਬਾਵਨ ਰੂਪ ਕੀਆ ਤੁਧ ਕਰਤੇ ਦਸਮ ਵਿੱਚ ਲਿਖਦੇ ਹਨ ਧਰੋ ਬਾਵਨਾ ਬਿਸਨ ਅਸ਼ਟਮ ਬਤਾਰਨ ਆਦ ਵਿੱਚ ਤੁਕ ਹੁੰਦੀ ਹੈ ਇਹ ਜਗ ਧੂਏ ਕਾ ਪਹਾੜ ਰਾਮਾ ਅਵਤਾਰ ਦੇ ਪ੍ਰਕਰਨ ਵਿੱਚ ਗੁਰੂ ਜੀ ਕਹਿੰਦੇ ਹਨ ਇਹ ਜਗ ਧੂਰੋ ਧੌਲ ਹਰ ਕਿਹ ਕੇ ਆਇਓ ਕਾਮ ਆਦ ਵਿੱਚ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ ਰਾਮ ਕੇ ਪਿੰਡ ਪ੍ਰਾਨ ਇਸ ਦੇ ਜਵਾਬ ਵਿੱਚ ਜਾਤੇ ਛੁੱਟ ਗਿਓ ਭ੍ਰਮ ਉਰਕਾ ਤਿਸ ਆਗੈ ਹਿੰਦੂ ਕਿਆ ਤੁਰਕਾ ਆਦਿ ਤੋਖੈ ਕੂੜ ਅਮਾਵਸ ਸੱਚ ਚੰਦਰਮਾ ਦੀਸੈ ਨਾਹੀ ਕਹ ਚੜਿਆ ਗੁਰੂ ਗੋਬਿੰਦ ਸਿੰਘ ਜੀ ਨੇਹ ਕਲੰਕੀ ਅਵਤਾਰ ਵਿੱਚ ਲਿਖਦੇ ਹਨ ਕਰ ਕਰ ਝੂਠ ਮਸਿਆ ਭਈ ਸਾਜ ਕਲਾ ਸਸ ਕੀ ਦੁਰ ਗਈ ਆਦੀ ਤੁਖ ਹੈ ਅੰਡਰ ਜੇਰਾ ਸੇਤਜ ਉਤਪਜ ਤੇਰੇ ਕੀਤੇ ਜਨਤਾ ਵਿਚਿਤਰ ਨਾਟਕ ਵਿੱਚ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਅੰਡਜ ਜੇਰਾ ਸੇਤਜ ਉਤਪਜ ਕੀਨ ਜਾਸ ਪਸਾਰ ਜਪ ਸਾਹਿਬ ਦੀ ਤੋਖ ਹੈ ਬਹੁਤਾ ਕਈਐ ਬਹੁਤਾ ਹੋਏ ਗੁਰੂ ਜੀ ਕਹਿੰਦੇ ਹਨ ਸੰਸ ਜੁਗਨ ਲੋ ਕਰੇ ਵਿਚਾਰਾ ਤਦਬ ਨਾ ਭਾਵਤ ਪਾਰ ਤੁਮਾਰਾ ਆਦ ਵਿੱਚ ਸਰਮ ਧਰਮ ਦੋਇ ਛੱਪ ਖਲੋਏ ਕੂੜ ਫਿਰੈ ਪ੍ਰਧਾਨ ਵੇ ਲਾਲੋ ਦਸਮ ਵਿੱਚ ਪਰਪੰਚ ਪੰਚ ਹੋਏ ਗੱਡਾ ਅਪਰਪੰਚ ਪੰਖ ਕੈ ਉਡਾ ਨਿਹਕਲੰਕੀ ਅਵਤਾਰ ਆਦਿ ਤੋਖੈ ਸਤਿਆ ਇਹ ਨਾ ਆਖੀਨ ਜੋ ਮੜਿਆ ਲੱਗ ਜਲਨ ਨਾਨਕ ਸਤਿਆ ਜਾਣੀਨ ਜੇ ਬਿਰਹੇ ਚੋਟ ਮਰਨ ਦਸਮ ਵਿੱਚ ਕਿਹਾ ਹੈ ਤ੍ਰਿਆ ਨ ਤਮਨ ਸਰਾਹੀਐ ਕਰਤ ਅਗਨ ਮੈਂ ਪਿਆਨ ਤੰਨੇ ਤੰਨੇ ਅਵਲਾ ਤੇਈ ਬਦਤ ਬ੍ਰਹ ਕੇ ਬਾਨ ਆਦ ਵਿੱਚ ਆਗੈ ਨਰਕ ਇਹਾਂ ਭੋਗ ਬਿਲਾਸ ਦਸਮ ਵਿੱਚ ਪਨਹੀ ਇਹਾਂ ਨਰਕ ਤੇ ਆਗੈ ਨਾਮਦੇਵ ਜੀ ਲਿਖਦੇ ਹਨ ਬਾਹਰਾ ਜੋ ਜਨ ਛਤਰ ਚਲਾਇ ਥਾ ਦੇਹੀ ਗਿਰਜਨ ਖਾਈ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਹਨ ਜਿਨ ਕੀ ਸੁਖ ਕੇ ਸੰਗ ਆਯੂ ਕਟੀ ਤਿਨ ਕੀ ਲੁਥ ਜੰਬਗ ਗੀਤ ਖਈ ਆਦ ਵਿੱਚ ਲਿਖਿਆ ਹੈ ਅਵਰ ਉਪਦੇਸ਼ਾ ਆਪ ਨਾ ਕਰੈ ਆਪਤ ਜਾਪਤ ਜਨਮੈ ਮਰੈ ਗੁਰੂ ਗੋਬਿੰਦ ਸਿੰਘ ਜੀ ਚਰਿਤਰਾਂ ਵਿੱਚ ਇੱਕ ਥਾਂ ਲਿਖਦੇ ਹਨ ਔਰ ਨੂੰ ਉਪਦੇਸ਼ ਕਰੈ ਆਪ ਧਿਆਨ ਕੋ ਨਾ ਧਰੈ ਲੋਗਨ ਕੋ ਸਦਾ ਤਿਆਗ ਧਨ ਕੋ ਦ੍ਰਿੜਾਤ ਹੈ ਆਦਿ ਤੋ ਕਹੈ ਜਬ ਹੀ ਹੰਸ ਤਜੀ ਇਹ ਕਾਇਆ ਪ੍ਰੇਤ ਪ੍ਰੇਤ ਕਰ ਭਾਗੀ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਹਨ ਤੋ ਤਨ ਤਿਆਗਤ ਹੀ ਸੁਣ ਰੇ ਜੜ ਪ੍ਰੇਤ ਬਖਾਂ ਤ੍ਰਿਆ ਭਜ ਜਾਇ ਹੈ ਇਹ ਸਭ ਕੁਝ ਮੇਰਾ ਕਹਿਣ ਤੋਂ ਭਾਵ ਗੁਰਬਾਣੀ ਦਾ ਆਦ ਦਾ ਅਤੇ ਦਸਮ ਦਾ ਇੱਕੋ ਹੀ ਸਿਧਾਂਤ ਹੈ ਹੁਣ ਮੈਂ ਕੁਝ ਸ਼ਰਤ ਕਰਾਂਗਾ ਉਹਨਾਂ ਪ੍ਰੇਮੀਆਂ ਨੂੰ ਜਿਹੜਾ ਇਸ ਨੂੰ ਗੁਰਬਾਣੀ ਨਾ ਮੰਨਣ ਦਾ ਵੱਡਾ ਬਹਾਨਾ ਅਸ਼ਲੀਲ ਭਾਸ਼ਾ ਦੀ ਵਰਤੋਂ ਸਮਝਦੇ ਹਨ ਮੈਂ ਕੋਈ ਸ੍ਰੀ ਆਦ ਗ੍ਰੰਥ ਵਿੱਚੋਂ ਅਤੇ ਕੁਝ ਭਾਈ ਗੁਰਦਾਸ ਦੀਆਂ ਵਾਰਾਂ ਕਵਿਤ ਸੁਈਆਂ ਵਿੱਚੋਂ ਉਚਾਰੀ ਹੋਈ ਬਾਣੀ ਦੀਆਂ ਕੁਝ ਤੁਕਾਂ ਦਿੰਦਾ ਹਾਂ ਸ਼ਾਇਦ ਇਸ ਉਪਰੋਕਤ ਭਰਮ ਨੂੰ ਦੂਰ ਕਰਨ ਵਿੱਚ ਸਹਾਇਤ ਹੋ ਸਕਣ ਆਦ ਗ੍ਰੰਥ ਵਿੱਚ ਕਿਆ ਕੱਪੜ ਕਿਆ ਸੇਜ ਸੁਖਾਲੀ ਕੀਜਹਿ ਭੋਗ ਬਿਲਾਸ ਦੂਸਰੀ ਤੋਖ ਹੈ ਜਾ ਤਨ ਕੰਤ ਨ ਰਾਵਿਆ ਤਾ ਵਿਰਥਾ ਜੋਬਨ ਸਭ ਜਾਏ ਫਿਰ ਕਹਿੰਦੇ ਹਨ ਗਿਆਨ ਰਾਓ ਜਬ ਸੇਜੈ ਆਵੇ ਤਾ ਨਾਨਕ ਭੋਗ ਕਰੇਈ ਇੱਕ ਥਾਂ ਲਿਖਿਆ ਹੈ ਸੇਜੈ ਕੰਤ ਨ ਆਇਓ ਏਵੈ ਭਇਆ ਵਿਕਾਰ ਫਿਰ ਇਕ ਦੂ ਇਕ ਚਾੜੇ ਅਨਕ ਪਿਆਰੇ ਨਿਤ ਕਰਦੇ ਭੋਗ ਬਿਲਾਸਾ ਫਿਰ ਇਸਤਰੀ ਪੁਰਖੈ ਜਾਂ ਨਿਸ ਮੇਲਾ ਉਥੈ ਮੰਦ ਕਮਾਹੀ ਕੰਤਾ ਤੂੰ ਸੌ ਸੇਜੜੀ ਮੈਡਾ ਹੱਬੋ ਦੁਖ ਉਲਾਹੇ ਆਸਾ ਦੀ ਵਾਰ ਵਿੱਚ ਕਿਹਾ ਹੈ ਜਿਉਂ ਜੋਰੂ ਨਾਵਣੀ ਆਵੇ ਵਾਰੋ ਵਾਰ ਵਾਰਾਂ ਤੇ ਵਧੀਕ ਦੇ ਆਰੰਭ ਵਿੱਚ ਸੱਸੜ ਸੁਈਆ ਕਿਵ ਕਰੀ ਨਿਮਣ ਨਾ ਜਾਏ ਥਣੀ ਭਾਈ ਗੁਰਦਾਸ ਜੀ ਦੀ ਬਾਣੀ ਅਨੁਸਾਰ ਨਾਰ ਪਧਾਰ ਪਿਆਰ ਕਰ ਸਹਿਜਾ ਭੋਗ ਸੰਜੋਗ ਬਣੰਦਾ ਦੂਜੀ ਤੋਂ ਕਹੇ ਰਾਜੇ ਦੇ ਸੌ ਰਾਣੀਆਂ ਸੇਜੈ ਆਵੇ ਵਾਰੋ ਵਾਰੀ ਸਮਨਾ ਰਾਜਾ ਰਾਵਣਾ ਸੁੰਦਰ ਮੰਦਰ ਸੇਜ ਸਵਾਰੀ ਇੱਕ ਥਾਂ ਲਿਖਦੇ ਹਨ ਸੰਝ ਸੁਪੁੱਤੀ ਨਾਥੀਐ ਖੁਸਰੇ ਨਾਲ ਨ ਰਲਿਆ ਮਾਣੈ ਫਿਰ ਕਹਿੰਦੇ ਹਨ ਕਿਉਂ ਕਰ ਟੁੰਡੇ ਹੱਥੜਾ ਸੋ ਚੁੱਤੀ ਸੋ ਬਾਤ ਬਤਾਵੇ ਇੱਕ ਤੁਖ ਹੈ ਮੂੰਹ ਅੱਖੀ ਨੱਕ ਕੰਨ ਜਿਉ ਇੰਦਰੀਆਂ ਵਿੱਚ ਗਾਂਢ ਸਦਾਏ ਚੁੱਤੜ ਮਿੱਟੀ ਜਿਸ ਲਗੈ ਜਾਣੈ ਖਸਮ ਕੁਮਾਰਾ ਕੁੱਤਾ ਭਾਈ ਗੁਰਦਾਸ ਜੀ ਇੱਕ ਥਾਂ ਫਰਮਾਉਂਦੇ ਹਨ ਮਾਂ ਗੱਭਣ ਦੀ ਜਾਣਦੀ ਪੁੱਤ ਸੁਪੁੱਤ ਹੋਵੇ ਸੁਖਦਾਈ ਇੱਕ ਥਾਂ ਲਿਖਦੇ ਹਨ ਢੱਕ ਲੈ ਚੱਲੀ ਚੂਹੜੀ ਕਰ ਭੋਗ ਬਿਲਾਸ ਫਿਰ ਕਹਿੰਦੇ ਹਨ ਕਵਿਤ ਸਵਈਆਂ ਵਿੱਚ ਕੁਲਾ ਸੇਜੈ ਸਮੈ ਰਮੈ ਪਧਾਰ ਏਕ ਬੇਸਵਾ ਤੋਂ ਅਨੇਕ ਸੇ ਕਰਤ ਵਿਵਚਾਰ ਹੈ ਫਿਰ ਕਹਿੰਦੇ ਹਨ ਪੁਰਖ ਨਿਪੁੰਸਕ ਨਾ ਜਾਣੈ ਬਣਤਾ ਬਿਲਾਸ ਬਾਝ ਕਹਾ ਜਾਣੈ ਸੁਖ ਸੰਤਤ ਸਨੇਹ ਕਉ ਇਹ ਕਹਿਣ ਦਾ ਮੇਰਾ ਭਾਵ ਸੀ ਕਿ ਇਸ ਵਿੱਚ ਵੀ ਤੁਸੀਂ ਸੁਣਿਆ ਭਾਈ ਗੁਰਦਾਸ ਜੀ ਜਾਂ ਆਦ ਗ੍ਰੰਥ ਵਿੱਚ ਵੀ ਕਿਸ ਤਰ੍ਹਾਂ ਦੇ ਸ਼ਬਦ ਵਰਤੇ ਹਨ ਜਿਹੜੇ ਇਸ ਨੂੰ ਨਹੀਂ ਮੰਨਦੇ ਉਹ ਇਹਨਾਂ ਨੂੰ ਵੀ ਅਸ਼ਲੀਲ ਕਹਿਣਗੇ ਹੁਣ ਮੈਂ ਕੁਝ ਪ੍ਰਮਾਣ ਸ੍ਰੀ ਕਲਗੀਧਰ ਪਾਤਸ਼ਾਹ ਦੀ ਰਚਿਤ ਬਾਣੀ ਵਿੱਚੋਂ ਦੇਣ ਦਾ ਯਤਨ ਕਰਾਂਗਾ ਜਿਸ ਰਾਹੀਂ ਉਹਨਾਂ ਦੀ ਉੱਤਮ ਅਲੌਕਿਕ ਵਿੱਦਿਆ ਦੀ ਝਲਕ ਪੈਂਦੀ ਹੈ ਅਤੇ ਪੜ੍ਹ ਕੇ ਸਿੱਖਿਆਦਾਇਕ ਵਿਚਾਰ ਮਿਲਦੇ ਹਨ ਜਿਵੇਂ ਤ੍ਰਿਤਰੋਪਖਿਆਨ ਵਿੱਚੋਂ ਨਿਜ ਨਾਰੀ ਕੇ ਸੰਗ ਨਿਹੋ ਤੁਮ ਨਿਤ ਬਢਈਓ ਪਰ ਨਾਰੀ ਕੀ ਸੇਜ ਭੂਲ ਸੁਪਨੇ ਹੁਣਾ ਜਈਓ ਫਿਰ ਪਰ ਧਨ ਪਾਹਨ ਤੁਲ ਤ੍ਰਿਆ ਪਰਮਾਤ ਹਮਾਰੇ ਇਸੇ ਤਰ੍ਹਾਂ ਚਰਿਤਰਾਂ ਵਿੱਚ ਲਿਖਦੇ ਹਨ ਇਸ਼ਕ ਮੁਸ਼ਕ ਖਾਂਸੀ ਖੁਰਕ ਸ਼ਬਦ ਛਪਾਏ ਨਾ ਹੈ ਹੋਰ ਇਸ ਤਰ੍ਹਾਂ ਕਹਿੰਦੇ ਹਨ ਸਭ ਟੂਟੇ ਜੁਰ ਜਾਤ ਹੈ ਜਾਣ ਲਿਓ ਮਨ ਮਿੱਤ ਇਹ ਦੋਏ ਟੂਟੇ ਨਾ ਜੁਰੇ ਏਕ ਸੀਸ ਅਰਚਿਤ ਪਹਿਲੇ ਚੰਡੀ ਚਰਿੱਤਰ ਉਕਤ ਬਲਾਸ ਦੇ ਇਹ ਸਵਈਏ ਵੱਲ ਧਿਆਨ ਦੇਵੋ ਜਿਸ ਵਿੱਚ ਉਹਨਾਂ ਦੀ ਉੱਤਮ ਕਵਤਾ ਦੀ ਝਲਕ ਦਿਖਾਈ ਦਿੰਦੀ ਹੈ ਕੁਝ ਲਾਈਨਾਂ ਇਸ ਤਰ੍ਹਾਂ ਹਨ ਭਾਣ ਤੇ ਜਿਉ ਤਮ ਪਾਉਣ ਤੇ ਜਿਉ ਘਨ ਮੋਰ ਤੇ ਜਿਉ ਫਨ ਤਿਉ ਸੁਖ ਚਾਨੇ ਸੂਰ ਤੇ ਕਾਤਰ ਕੂਰ ਤੇ ਚਾਤਰ ਸਿੰਘ ਤੇ ਸਾਤਰ ਏਨ ਡਰਾਨੇ ਸੂਮ ਤੇ ਜਿਉ ਜਸ ਵਿਯੋਗ ਤੇ ਜਿਉ ਰਸ ਪੂਤ ਕਪੂਤ ਤੇ ਜਿਉ ਬੰਸਹਾਨੇ ਧਰਮ ਜਿਉ ਕ੍ਰੋਧ ਤੇ ਪਰਮ ਸੁਬੁੱਧ ਤੇ ਚੰਡ ਕੇ ਯੁੱਧ ਤੇ ਦੈਤ ਪ੍ਰਾਨੇ ਹੁਣ ਮੈਂ ਇਸ ਦਾ ਅਰਥ ਅਰਜ ਕਰਦਾ ਹਾਂ ਜਿਵੇਂ ਸੂਰਜ ਤੋਂ ਹਨੇਰਾ ਹਵਾ ਤੋਂ ਬੱਦਲ ਮੋਰ ਤੋਂ ਸੱਪ ਡਰ ਜਾਂਦੇ ਹਨ ਜਿਵੇਂ ਸੂਰਮੇ ਤੋਂ ਕਾਇਰ ਝੂਠ ਤੋਂ ਸਿਆਣਪ ਅਤੇ ਸ਼ੇਰ ਤੋਂ ਹਿਰਨ ਭੈ ਭੀਤ ਹੋ ਜਾਂਦੇ ਹਨ ਜਿਵੇਂ ਕੰਜੂਸ ਤੋਂ ਜਸ ਵਿਯੋਗ ਤੋਂ ਆਨੰਦ ਅਤੇ ਕਪੁੱਤਰ ਤੋਂ ਖਾਨਦਾਨ ਦਾ ਨੁਕਸਾਨ ਹੁੰਦਾ ਹੈ ਜਿਵੇਂ ਕ੍ਰੋਧ ਤੋਂ ਧਰਮ ਸੁਬੋਧ ਤੋਂ ਭਰਮ ਭੱਜ ਜਾਂਦਾ ਹੈ ਇਸ ਤਰ੍ਹਾਂ ਚੰਡੀ ਦੇ ਯੁੱਧ ਤੋਂ ਦੈਂਤ ਨਸ ਜਾਂਦੇ ਹਨ ਇਸੇ ਤਰ੍ਹਾਂ ਹੀ ਕ੍ਰਿਸ਼ਨ ਅਵਤਾਰ ਵਿੱਚੋਂ ਅਰਜ ਕਰਦਾ ਹਾਂ ਕੌਲ ਜਿਉ ਪ੍ਰਭਾਤ ਤੈ ਵਿਛਰਿਓ ਮਿਲੀ ਬਾਤ ਤੈ ਗੁਨੀ ਜੋ ਸੁਰ ਸਾਤ ਤੈ ਬਚਾਇਓ ਚੋਰ ਗਾਤ ਤੈ ਜੈਸੇ ਧਨੀ ਧਨ ਤੈ ਔਰ ਇਨੀ ਲੋਕ ਮਨ ਤੈ ਲਰਈਆ ਜੈਸੇ ਰਣ ਤੈ ਤਜਈਆ ਜਿਉ ਨਸਾਤ ਤੈ ਜੈਸੇ ਦੁਖੀ ਸੂਖ ਤੇ ਅਭੂਖੀ ਜੈਸੇ ਭੂਖ ਤੈ ਸੋ ਰਾਜਾ ਸਤਰ ਆਪਣੇ ਕੋ ਸੁਨੇ ਜੈਸੇ ਘਾਤ ਤੈ ਹੋਤ ਹੈ ਪ੍ਰਸੰਨ ਜੇਤੇ ਏਤੀ ਏਤੀ ਬਾਤਨ ਤੈ ਹੋਤ ਹੈ ਪ੍ਰਸੰਨ ਗੋਪੀ ਤੈਸੇ ਕਾਨ ਬਾਤ ਤੈ ਭਾਵ ਕ੍ਰਿਸ਼ਨ ਦੀ ਕਥਾ ਵਾਰਤਾ ਤੋਂ ਗੋਪੀਆਂ ਇਸ ਤਰ੍ਹਾਂ ਖੁਸ਼ ਹੁੰਦੀਆਂ ਹਨ ਜਿਵੇਂ ਕੌਲ ਫੁੱਲ ਸਵੇਰਾ ਹੋਣ ਤੇ ਵਿਛੜੀ ਵਸਤੂ ਮਿਲਣ ਤੇ ਗਵਈਆ ਸੱਤਾਂ ਸੁਰਾਂ ਦੇ ਸਹੀ ਮੇਲ ਨੂੰ ਸੁਣ ਕੇ ਚੋਰ ਨੂੰ ਫਾਂਸੀ ਤੋਂ ਬਚਨ ਕਰਕੇ ਧਨੀ ਧਨ ਮਿਲਣ ਤੇ ਗਰੀਬ ਖਜ਼ਾਨਾ ਮਿਲਣ ਤੇ ਜੁਝਾਰੂ ਜੰਗ ਵਿੱਚ ਖਿਸਕੂ ਨਸ ਕੇ ਬਚਨ ਵੇਲੇ ਦੁਖੀ ਸੁਖ ਵੇਲੇ ਭੁੱਖਾ ਰੱਜਣ ਵੇਲੇ ਰਾਜਾ ਦੁਸ਼ਮਣ ਦੀ ਮੌਤ ਦੀ ਖਬਰ ਸੁਣ ਕੇ ਖੁਸ਼ ਹੁੰਦਾ ਹੈ ਇਹ ਆਪ ਜੀ ਨੇ ਸੁਣਿਆ ਕਿਸ ਤਰ੍ਹਾਂ ਦੀ ਕਵਤਾ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਤਿਹਾਸ ਅਨੁਸਾਰ ਮੈਂ ਬੇਨਤੀ ਕਰਾਂ ਕਿ ਸੰਮਤ 1787 ਵਿੱਚ ਦਮਦਮਾ ਸਾਹਿਬ ਜਿਸ ਨੂੰ ਗੁਰੂ ਕੀ ਕਾਂਸ਼ੀ ਕਿਹਾ ਜਾਂਦਾ ਹੈ ਉੱਥੇ ਭਾਈ ਮਨੀ ਸਿੰਘ ਜੀ ਵਾਲੀ ਬੀੜ ਬਾਰੇ ਵਿਦਵਾਨਾਂ ਨੇ ਕਾਫੀ ਚਰਚਾ ਕੀਤੀ ਪਰ ਕੋਈ ਫੈਸਲਾ ਨਾ ਹੋ ਸਕਿਆ ਇਤਨੇ ਵਿੱਚ ਭਾਈ ਮਤਾਬ ਸਿੰਘ ਅਤੇ ਭਾਈ ਸੁਖਾ ਸਿੰਘ ਮੱਸਾ ਰੰਗੜ ਹੱਥੋਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਹੋ ਰਹੀ ਬੇਦਵੀ ਦਾ ਹਾਲ ਸੁਣ ਕੇ ਬੀਕਾਰੇਰ ਤੋਂ ਦੰਦਵੇਂ ਸਾਹਿਬ ਆ ਪੁੱਜੇ ਪੰਥ ਨੇ ਉਹਨਾਂ ਦੀ ਰਾਏ ਵੀ ਦਸਮ ਗ੍ਰੰਥ ਬਾਰੇ ਲਈ ਤਾਂ ਉਹਨਾਂ ਨੇ ਕਿਹਾ ਕਿ ਜੇ ਅਸੀਂ ਮੱਸੇ ਨੂੰ ਮਾਰ ਕੇ ਮੁੜ ਦੰਦਵੇਂ ਸਾਹਿਬ ਆ ਪੁੱਜੇ ਤਾਂ ਇਹ ਬੀੜ ਕਾਇਮ ਰਹੇ ਜੇ ਅੰਮ੍ਰਿਤਸਰ ਸ਼ਹੀਦ ਹੋ ਗਏ ਤਾਂ ਜਿਲਦ ਖੋਲ ਕੇ ਜਿਲਦੀਆਂ ਜਿਹਦੀਆਂ ਜੁਦੀਆਂ ਪੋਥੀਆਂ ਬਣਾਈਆਂ ਜਾਣ ਪਰ ਭਾਈ ਮਹਿਤਾਬ ਸਿੰਘ ਤੇ ਸੁਖਾ ਸਿੰਘ ਬਹਾਦਰੀ ਨਾਲ ਪਾਮਰ ਮੱਸੇ ਰੰਗੜ ਨੂੰ ਮਾਰ ਕੇ ਦਮਦਮੇ ਸਾਹਿਬ ਵਾਪਸ ਆਏ ਅਤੇ ਉਹਨਾਂ ਦੇ ਬਚਨ ਅਨੁਸਾਰ ਸ੍ਰੀ ਦਸਮ ਗ੍ਰੰਥ ਦੀ ਬੀੜ ਦੀ ਮਹਾਨਤਾ ਉਸੇ ਤਰ੍ਹਾਂ ਕਾਇਮ ਰਹੀ ਨਾਮਤਾਰੀ ਮਰਿਆਦਾ ਅਨੁਸਾਰ ਸ੍ਰੀ ਆਦ ਗ੍ਰੰਥ ਸਾਹਿਬ ਜੀ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਦੀ ਬਾਣੀ ਨੂੰ ਬਰਾਬਰ ਸਤਕਾਰ ਦਿੱਤਾ ਜਾਂਦਾ ਹੈ ਦੋਹਾਂ ਹੀ ਬੀੜਾਂ ਦੇ ਸਧਾਰਨ ਪਾਠ ਅਤੇ ਅਖੰਡ ਪਾਠ ਇੱਕੋ ਹੀ ਮਰਿਆਦਾ ਨਾਲ ਕੀਤੇ ਜਾਂਦੇ ਹਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ 1864 ਵਿੱਚ ਸ੍ਰੀ ਆਦ ਗ੍ਰੰਥ ਅਤੇ ਸ੍ਰੀ ਦਸਮ ਗ੍ਰੰਥ ਦੀਆਂ ਬੀੜਾਂ ਲਾਹੌਰ ਤੋਂ ਛਪਵਾਈਆਂ ਆਦ ਗੁਰੂਆਂ ਦੀ ਬਾਣੀ ਤੇ ਸ੍ਰੀ ਆਦ ਗੁਰੂ ਗ੍ਰੰਥ ਸਾਹਿਬ ਅਤੇ ਦਸਮ ਦੀ ਬਾਣੀ ਦੀ ਬੀੜ ਤੇ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਲਿਖਵਾਇਆ ਇਸ ਬਾਣੀ ਦਾ ਆਦਰ ਸਤਿਕਾਰ ਕਰਵਾਇਆ ਜਿਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸਿੱਖੀ ਵਿੱਚ ਆਈ ਗਿਰਾਵਟ ਕਾਰਨ ਸਿੱਖ ਬਾਣੀ ਪੜ੍ਹਨੀ ਸ਼ੁਭ ਕਰਮ ਕਰਨੋਂ ਹਟ ਗਏ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਤਾਂ ਕਿਸ ਪੜ੍ਹਨਾ ਸੀ ਜਿਸ ਤਰ੍ਹਾਂ ਉਸ ਜ਼ਮਾਨੇ ਦੀ ਹਾਲਤ ਬਾਰੇ ਗਿਆਨੀ ਗਿਆਨ ਸਿੰਘ ਜੀ ਦੇ ਕਵਿਤ ਜਿਨ੍ਹਾਂ ਵਿੱਚ ਕਿਹਾ ਹੈ ਜਿਨ੍ਹਾਂ ਦੇ ਵਡੇਰੇ ਬਾਣੀ ਪੜਨ ਤੋਂ ਬਿਨਾ ਅਨਜਲ ਮੂੰਹ ਵਿੱਚ ਨਹੀਂ ਸਨ ਪਾਉਂਦੇ ਉਹਨਾਂ ਦੀ ਸੰਤਾਨ ਤਿੰਨ ਹੀ ਕੇ ਨਾਤੀ ਧੂਪ ਦੀਪ ਕੀ ਕਹਾ ਵਿਖਿਆਤੀ ਪਾਏ ਹੈ ਨਾ ਝਾਤੀ ਮੂਸ ਗ੍ਰੰਥ ਖਾਦ ਜੇ ਪਰੇ ਗ੍ਰੰਥ ਸਾਹਿਬ ਦੀਆਂ ਬੀੜਾਂ ਨੂੰ ਚੂਹੇ ਖਾ ਰਹੇ ਸਨ ਆਲਿਆਂ ਵਿੱਚ ਪਈਆਂ ਬੀੜਾਂ ਨੂੰ ਦੀਮਕ ਲੱਗੀ ਹੋਈ ਸੀ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨੇ ਪਿੰਡੋਂ ਪਿੰਡ ਜਾ ਕੇ ਬੀੜਾਂ ਨੂੰ ਆਲਿਆਂ ਵਿੱਚੋਂ ਕਢਵਾ ਕੇ ਸਾਫ਼ ਕਰਕੇ ਪੀੜਿਆਂ ਤੇ ਪ੍ਰਕਾਸ਼ ਕਰਕੇ ਬਾਣੀ ਦਾ ਅਦਬ ਕਰਨਾ ਸਿਖਾਇਆ ਅਤੇ ਇਸ ਨੂੰ ਪੜਨ ਦੀ ਪ੍ਰੇਰਣਾ ਦਿੱਤੀ ਅਤੇ ਬਰਾਬਰ ਦਰਜਾ ਦਿੱਤਾ ਅੰਤ ਵਿੱਚ ਮੈਂ ਬੇਨਤੀ ਕਰਾਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਦੀ ਕਿਰਪਾ ਦੁਆਰਾ ਸ੍ਰੀ ਦਸਮ ਗ੍ਰੰਥ ਦੇ ਪਾਠ ਦੀ ਰਿਕਾਰਡਿੰਗ ਸਮਾਪਤ ਹੋਈ ਹੈ ਪਰ ਸ੍ਰੀ ਆਦ ਗ੍ਰੰਥ ਨਾਲੋਂ ਇਸ ਰਿਕਾਰਡਿੰਗ ਵਿੱਚ ਕਾਫੀ ਮੁਸ਼ਕਲਾਂ ਆਈਆਂ ਹਨ ਜਿਸ ਦਾ ਕਾਰਨ ਸਿੱਖ ਵਿਦਵਾਨਾਂ ਦੀ ਕਲਗੀਧਰ ਪਾਤਸ਼ਾਹ ਦੀ ਬਾਣੀ ਦੀ ਸੋਧ ਵੱਲ ਧਿਆਨ ਦੇਣ ਤੋਂ ਅਣਗਹਿਲੀ ਹੈ ਤੇ ਉਸ ਤੋਂ ਬਾਅਦ ਪ੍ਰਿੰਟਿੰਗ ਪ੍ਰੈਸ ਜਿਸ ਦੇ ਛਾਪਣ ਵਾਲੇ ਇਸ ਬਾਣੀ ਤੋਂ ਬਿਲਕੁਲ ਹੀ ਅਣਜਾਣ ਜਾਪਦੇ ਹਨ ਮੇਰੀ ਬੇਨਤੀ ਹੈ ਕਿ ਵਿਦਵਾਨ ਸਰੋਤਾ ਗਣ ਇਸ ਬਾਣੀ ਨੂੰ ਸੁਣਨ ਅਤੇ ਵਿਚਾਰ ਨਾਲ ਪੜਨ ਅਤੇ ਇਹ ਮਨ ਵਿੱਚ ਪੱਕੀ ਧਾਰਨਾ ਕਰਨ ਕਿ ਰਤਨਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੀ ਹੈ ਤਾਂ ਹੀ ਇਸ ਰਚਨਾ ਤੋਂ ਪੂਰਾ ਪੂਰਾ ਲਾਭ ਉਠਾਇਆ ਜਾ ਸਕਦਾ ਹੈ ਆਪਣੇ ਵੱਲੋਂ ਸ੍ਰੀ ਸਤਿਗੁਰੂ ਜੀ ਦੀ ਬਖਸ਼ੀ ਬੁੱਧੀ ਅਨੁਸਾਰ ਅਰਥ ਦੇ ਅਨੁਸਾਰ ਸ਼ਬਦ ਅਤੇ ਤੁਕ ਨੂੰ ਠੀਕ ਥਾਂ ਤੇ ਵਿਸਰਾਮ ਦੇਣ ਦਾ ਯਤਨ ਕੀਤਾ ਹੈ ਤਾਂ ਕਿ ਸਪਸ਼ਟ ਅਰਥ ਹੋ ਸਕੇ ਤਰੁੱਟੀਆਂ ਰਹਿ ਗਈਆਂ ਹੋਣਗੀਆਂ ਤਰੁੱਟੀਆਂ ਜ਼ਰੂਰੀ ਹਨ ਉਸ ਦਾ ਕਾਰਨ ਮੇਰੀਆਂ ਕਮੀਆਂ ਹਨ ਮੇਰੀ ਬੇਨਤੀ ਹੈ ਸੁਣਨ ਵਾਲੇ ਜ਼ਰੂਰ ਮੈਨੂੰ ਅਲਪਗ ਜੀਵ ਸਮਝ ਕੇ ਖਿਵਾ ਕਰਨਗੇ ਤੇ ਮੇਰੀਆਂ ਤਰੁੱਟੀਆਂ ਤੋਂ ਮੈਨੂੰ ਵਾਕਫ ਕਰਾਉਣਗੇ ਮੈਂ ਉਹਨਾਂ ਦਾ ਧਰਵਾਦੀ ਹੋਵਾਂਗਾ ਫਿਰ ਮੈਂ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦਾ ਕੋਟਾਨ ਕੋਟ ਕਰਦਾ ਹਾਂ ਉਹ ਸਭ ਤੇ ਕਿਰਪਾ ਕਰਨ ਸਾਨੂੰ ਸਭ ਨੂੰ ਗੁਰਬਾਣੀ ਸ਼ੁੱਧ ਉਚਾਰਨ ਕਰਨ ਦਾ ਭਾਵ ਸਮਝਣ ਅਤੇ ਭਾਵ ਨੂੰ ਮਨਾਂ ਵਿੱਚ ਵਸਾਉਣ ਦੀ ਬਖਸ਼ਿਸ਼ ਕਰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦਾ ਚਰਨ ਸੇਵਕ ਦਰਸ਼ਨ ਸਿੰਘ ਮਾਸਟਰ ਸ੍ਰੀ ਪੈਣੀ ਸਾਹਿਬ